नमय कर रहे हैं ਪਿਛਲੀ ਵਾਰੀ ਆਪਾਂ ਮਤਲਬ ਜਿਹੜੀਆਂ ਮਨੁੱਖ ਦੀਆਂ ਜੈਵਿਕ ਲੋੜਾਂ ਨੇ ਜਿਸ ਤਰ੍ਹਾਂ ਭੋਜਨ ਆਰਾਮ ਕਰਨਾ ਇਹਨਾਂ ਬਾਰੇ ਆਪਾਂ ਗੱਲਬਾਤ ਕਰੀ ਸੀ ਹੁਣ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਅੱਗੇ ਲੈ ਰਹੇ ਹਾਂ ਜਿਹਦੇ ਤੋਂ ਸਭ ਤੋਂ ਪਹਿਲਾਂ ਆਪਾਂ ਭੋਜਨ ਦੀ ਖੋਜ ਪੇਟ ਪੂਜਾ ਕਿ ਪੇਟ ਨਾਲ ਪਈਆਂ ਰੋਟੀਆਂ ਦੇ ਸਭੇ ਗੱਲਾਂ ਖੋਟੀਆਂ ਤੇ ਹੁਣ ਇਹ ਭੋਜਨ ਦੀ ਖੋਜ ਵਿੱਚ ਹੈ ਜਿਹੜਾ ਇਹਦਾ ਆਪਾਂ ਸਭ ਹੈਡਿੰਗ ਰੱਖਿਆ ਵੀ ਖੂਨ ਪਸੀਨਾ ਇੱਕ ਕਰਕੇ ਕਿਵੇਂ ਮਨੁੱਖ ਨੂੰ ਖੂਨ ਪਸੀਨਾ ਕਰਕੇ ਕਿਉਂਕਿ ਜਿਹੜੇ ਧਾਰਮਿਕ ਬੰਦੇ ਨੇ ਜਾਂ ਹੋਰ ਨੇ ਵਿਚਾਰਵਾਦੀ ਨੇ ਉਹ ਉਹ ਇਹ ਆਂਦੇ ਆ ਵੀ ਜੇ ਜਿਹਨੂੰ ਕਹਿਣ ਚੁੰਝ ਮਿਲੀ ਹੈ ਨਾ ਉਹਨੂੰ ਚੋਗ ਵੀ ਮਿਲੇਗੀ ਉਹਨਾਂ ਦਾ ਜਿਹੜਾ ਸਿਧਾਂਤ ਹੈ ਨਾ ਚੁੰਝ ਤੇ ਚੋਗ ਦਾ ਵੀ ਪੱਥਰਾਂ 'ਚ ਵੀ ਉਹ ਕੀੜਿਆਂ ਨੂੰ ਦਿੰਦਾ ਜਿੱਥੇ ਪਾਣੀ ਉੱਬਲਦਾ ਉਹਦੇ 'ਚ ਵੀ ਜੀਵ ਜਾਂਦੇ ਆ ਉਹਨਾਂ ਨੂੰ ਵੀ ਉਹ ਭੋਜਨ ਦਿੰਦਾ ਲੇਕਿਨ ਆਪਾਂ ਜਿਹੜਾ ਇਹ ਦੇਖਦੇ ਆਂ ਕਿ ਸੱਭਿਆਚਾਰ ਜਿਹੜੀ ਦੂਸਰੀ ਪ੍ਰਕਿਰਤੀ ਹੈ ਆਪਾਂ ਯਥਾਰਥਵਾਦੀ ਨਜ਼ਰੀਏ ਨਾਲ ਦੇਖਦੇ ਆਂ ਕਿ ਕਿਵੇਂ ਮਨੁੱਖ ਨੇ ਇਹਨੂੰ ਆਪਣਾ ਖੂਨ ਪਸੀਨਾ ਬਹਾ ਕੇ ਆਪਣੇ ਜਿਹੜਾ ਭੋਜਨ ਨੂੰ ਪ੍ਰਾਪਤ ਕਰਿਆ ਤੇ ਇਹਦੇ ਵਿੱਚ ਤਬਦੀਲੀਆਂ ਕਰੀਆਂ ਤਾਂ ਇਹਨਾਂ ਕਿ ਸਾਡੇ ਜਿਹੜੇ ਵੱਡੇ ਵਡੇਰੇ ਆ ਉਹ ਕੰਦਮੂਲ ਇਕੱਠਾ ਕਰਦੇ ਤੇ ਸ਼ਿਕਾਰ ਕਰਦੇ ਸਨ ਹੀ ਆ ਤੇ ਹੱਥ ਵਿੱਚ ਸੋਟਾ ਲਈ ਉਹ ਬਣਾ ਮਦਾਨਾ ਅਰਧ ਰੇਗਿਸਤਾਨਾ ਤਪਦੇ ਮਾਰੂ ਥਲਾਂ ਚ ਘੁੰਮਦੇ ਫਿਰਦੇ ਰਹਿੰਦੇ ਉਹਨਾਂ ਨੂੰ ਖਾਦੇ ਜਾ ਸਕਣ ਵਾਲੇ ਸੈਂਕੜੇ ਫਲਾਂ ਸਬਜ਼ੀਆਂ ਸਾਗ ਸਬਜ਼ੀਆਂ ਤੇ ਕੰਦ ਮੂਲਾਂ ਦੇ ਗੁਣ ਤੇ ਲੱਛਣ ਚੇਤੇ ਹਨ ਹੁਣ ਆਪਾਂ ਨੂੰ ਬਹੁਤ ਸਾਰੇ ਕੰਦ ਮੂਲ ਐਸੇ ਭੁੱਲ ਗਏ ਨੇ ਮੈਨੂੰ ਆਪ ਯਾਦ ਹੈ ਛੋਟੇ ਹੁੰਦੇ ਜਦੋਂ ਅਸੀਂ ਮਾਲ ਚਾਰਦੇ ਪਸ਼ੂ ਚਾਰਦੇ ਤਾਂ ਬਾਹਾਂ ਦੇ ਥੱਲੇ ਨੇ ਕਿ ਬਿਲਕੁਲ ਗੋਂਗਲੂ ਵਰਗਾ ਨਿਕਲਦਾ ਉਹਨੂੰ ਗਲੋਟ ਕਹਿੰਦੇ ਉਹਨੂੰ ਐ ਡੰਡਾ ਫੇਰਦੇ ਤੇ ਪੱਟ ਲੈਂਦੇ ਉੱਤੋਂ ਛਿਲਕਿਓਂ ਖਾਂਦੇ ਹੋ ਅੱਜ ਕਿਤੇ ਨਹੀਂ ਕਿਉਂਕਿ ਉਹਨਾਂ ਚੀਜ਼ਾਂ ਦੀ ਉਹਨਾਂ ਦੀ ਲੋੜ ਨਹੀਂ ਰਹੀ ਪੀਲੂ ਖਾਣਾ ਬਣਾ ਤੇ ਜਾਂਦੇ ਗੋਈਏ ਬਣਾ ਕੇ ਉਹ ਚੀਜ਼ਾਂ ਰਹੀਆਂ ਨੇ ਕਿਉਂਕਿ ਆਪਣਾ ਭੋਜਨ ਆ ਜਿਹੜਾ ਆਪਾਂ ਨੂੰ ਹੋਰ ਤਰੀਕੇ ਦੇ ਨਾਲ ਪ੍ਰਾਪਤ ਹੋ ਗਿਆ ਆਪਾਂ ਪੁਰਾਣੀਆਂ ਪਰ ਆਪਣੇ ਜਿਹੜੇ ਪੁਰਾਣੇ ਪੂਰਵਜ ਸਨ ਉਹ ਇਸੇ ਤਰ੍ਹਾਂ ਗੰਡੇ ਨਾਲ ਵੀ ਕੱਢਣਾ ਕਿੱਥੋਂ ਆ ਕਿਤੇ ਆਪਾਂ ਇੱਕ ਧੌਕੀ ਹੁੰਦੀ ਹੁੰਦੀ ਉਹਨੂੰ ਸੱਤ ਦੀ ਕੇਲੇ ਛੱਡੀ ਕਹਿੰਦੇ ਬਣਾ ਥਲੇ ਉਗਦੀ ਹੈ ਤਾਂ ਜਿਵੇਂ ਆ ਕੇਲੇ ਉਹਦੇ ਇਸ ਤਰ੍ਹਾਂ ਹੀ ਉਹਨਾਂ ਸਾਰਿਆਂ ਦੇ ਉਹਦੇ ਆ ਤਾਂ ਉਹ ਉਹ ਤਰੇ ਘਰਦੇ ਉਹਨਾਂ ਨੂੰ ਜਿਹੜੇ ਇਹਨਾਂ ਦੇ ਸਾਰੇ ਲੱਛਣਾਂ ਦਾ ਪਤਾ ਸੀਗਾ ਵੀ ਇਹ ਖਾਦਿਆਂ ਕੀ ਸਵਾਦ ਹੁੰਦਾ ਇਹਦੇ ਖਾਦਿਆਂ ਕੀ ਤਾਕ ਜਿੱਥੇ ਸ਼ਿਕਾਰੀ ਦੀਆਂ ਜਿਹੜੀਆਂ ਸ਼ਿਕਾਰ ਦੀਆਂ ਆਦਤਾਂ ਦੇ ਉਹ ਜਾਣਕਾਰ ਸਨ ਉੱਥੇ ਉਹ ਜਾਨਵਰਾਂ ਦੀਆਂ ਆਦਤਾਂ ਨੂੰ ਵੀ ਪੂਰੀ ਤਰ੍ਹਾਂ ਜਾਣਦੇ ਸਨ 20ਵੀਂ ਸਦੀ ਦੇ ਇੱਕ ਮੰਨੇ ਪਰ ਮੰਨੇ ਨਰਵ ਗਿਆਨੀ ਲੂਇਸ ਲਿਖੀ ਅਫਰੀਕਨਾਂ ਦੀਆਂ ਪਰੰਪਰਾਗਤ ਸ਼ਿਕਾਰ ਵਿਧੀਆਂ ਦਾ ਨਿਰੀਖਣ ਕਰਦੇ ਸਿੱਟੇ ਤੇ ਪਹੁੰਚੇ ਕਿ ਖਰਗੋਸ਼ ਨੂੰ ਫੜਨਾ ਕੋਈ ਮੁਸ਼ਕਲ ਕੰਮ ਨਹੀਂ ਜੇ ਇੱਥੇ ਹੁਣ ਵੀ ਖਰਗੋਸ਼ ਫੜਨ ਵਾਲੇ ਤੁਸੀਂ ਦੇਖੋ ਤਾਂ ਉਹਨਾਂ ਨੂੰ ਇਹ ਪਤਾ ਕਿ ਖਰਗੋਸ਼ ਜਿੱਥੋਂ ਲੰਘ ਕੇ ਜਾਂਦਾ ਦਿਨੇ ਰਾਤ ਨੂੰ ਨਾ ਪੈੜਾਂ ਤੇ ਮੁੜਦਾ ਉਹ ਉਹਦੇ ਰਾਹ ਦੇ ਵਿੱਚ ਉਹਨਾਂ ਨੂੰ ਬਸ ਇੰਨਾ ਹੀ ਕਰਨ ਦੀ ਲੋੜ ਹੁੰਦੀ ਹੈ ਜਾਂ ਕੜਿੱਕਾ ਲਾ ਦਿਓ ਜਾਂ ਕੋਈ ਭਾਈ ਲਾ ਦਿਓ ਜਾਂ ਆਪ ਬਹਿ ਜਾਓ ਉਹ ਬਿਲਕੁਲ ਉਹਨਾਂ ਹੀ ਪੈੜਾਂ ਤੋਂ ਪਾਸੇ ਨਹੀਂ ਜਾਂਦਾ ਕੋਈ ਵੀ ਜਾਨਵਰ ਹੈ ਜਿਹੜਾ ਉਹ ਆਪਣੀ ਤਾਕਤ ਨੂੰ ਅਜਾਈ ਗੋਣ ਚ ਨਹੀਂ ਕਰਦਾ ਵੀ ਕਦੇ ਇੱਧਰ ਦੀ ਜਾਵੇ ਜਾਂ ਇੱਧਰ ਦੀ ਜਾਵੇ ਉੱਥੇ ਹੀ ਆਏਗਾ ਤੇ ਬੜੇ ਛੇਤੀ ਪਕੜਿਆ ਜਾਂਦਾ ਇਸੇ ਤਰ੍ਹਾਂ ਜਿਹੜੇ ਪਿੱਪਰ ਨੇ ਵਗੈਰਾ ਜਿਹੜੇ ਫੜਦੇ ਨੇ ਉਹ ਗਰਮੀ ਚ ਉਹ ਇੱਕ ਦੋ ਡਾਰੀਆਂ ਤੋਂ ਵੱਧ ਨਹੀਂ ਲਾਉਂਦੇ ਬੜੀ ਉਹ ਛੇਤੀ ਫੜ ਲੈਂਦੇ ਉਹਨਾਂ ਨੂੰ ਸਾਡੇ ਖੁਦ ਇੱਕ ਸ਼ਿਕਾਰੀ ਹੁੰਦਾ ਹੈ ਮੈਂ ਇੱਕ ਕਰੀ ਉਹਨੂੰ ਕਿਹਾ ਕਿ ਯਾਰ ਮੈਨੂੰ ਕੰਮ ਹੋਇਆ ਉਹ ਕੰਮ ਦੇ ਵਿੱਚ ਉਹ ਕਹਿੰਦੇ ਨੇ ਉਹਨਾਂ ਦਾ ਇਹ ਆ ਵੀ ਜੇ ਖਰਗੋਸ਼ ਦੀ ਤਰੀ ਪੀਓ ਠੀਕ ਹੈ ਉਹ ਇੰਨੀ ਛੇਤੀ ਖਰਗੋਸ਼ ਲੈ ਕੇ ਆਉਂਦਾ ਇਹ ਇੰਨੀ ਛੇਤੀ ਛੱਤ ਤੁਸੀਂ ਗੋਭੀ ਦਾ ਫੁੱਲ ਨਾ ਤੋੜ ਕੇ ਲਿਆ ਕਿਉਂਕਿ ਉਹਨਾਂ ਉਹ ਸਾਰਾ ਦਿਨ ਇਹੀ ਪੈਰਾਂ ਹੀ ਦੇਖਦਾ ਵੀ ਕਿਹਦੀ ਕਿੱਧਰ ਨੂੰ ਗਈ ਹੈ ਕਿਹਦੀ ਕਿਹੜਾ ਕਿੱਥੇ ਮੜੂ ਹੁਣ ਉਹ ਕਿੱਥੇ ਪਹੁੰਚਿਆ ਹੋਏਗਾ ਇਹ ਉਹਨਾਂ ਨੂੰ ਪੂਰਾ ਉਹਨਾਂ ਦੇ ਆਪਣੇ ਤਜਰਬੇ ਤੋਂ ਪਤਾ ਹੈ ਇਸੇ ਤਰ੍ਹਾਂ ਹੁਣ ਜਿਹੜੇ ਲੋਈ ਸਲੇਕੀ ਰੱਖਦੀ ਹੈ ਉਹ ਆਂਦਾ ਜਿਹੜਾ ਨਾ ਖਰਗੋਸ਼ ਨੂੰ ਫੜਨਾ ਆਂਦਾ ਉਹਨਾਂ ਲਈ ਕੋਈ ਮੁਸ਼ਕਲ ਕੰਮ ਨਹੀਂ ਅਫਰੀਕਣਾ ਦੇ ਆਂਦਾ ਬੇਸ਼ੱਕ ਪਹਿਲਾਂ ਖਰਗੋਸ਼ ਉਹਨਾਂ ਨੂੰ ਨਜ਼ਰੇ ਆਉਣਾ ਚਾਹੀਦਾ ਖਰਗੋਸ਼ ਦੇਖਦੇ ਹੀ ਸ਼ਿਕਾਰੀ ਉਸ ਦੇ ਵੱਲ ਭੱਜੇਗਾ ਇੱਕ ਪਾਸੇ ਮੁੜਨ ਤੋਂ ਪਹਿਲਾਂ ਖਰਗੋਸ਼ ਆਪਣੇ ਕੰਨ ਪਿੱਠ ਨਾਲ ਲਾਉਂਦਾ ਪਿਛਾਂ ਪਿੱਠ ਨਾਲ ਸਤਾਉਂਦਾ ਆਂਦਾ ਜਿਸ ਦਾ ਅਰਥ ਹੈ ਉਹ ਹੁਣ ਸੱਜੇ ਜਾਂ ਖੱਬੇ ਮੁੜੇਗਾ ਮਤਲਬ ਉੱਥੋਂ ਹੀ ਉਹ ਅੰਦਾਜ਼ਾ ਸ਼ਿਕਾਰੀ ਲਾ ਲੈਂਦੇ ਨੇ ਇਹ ਹੁਣ ਸੱਜੇ ਮੁੜੇਗਾ ਤੇ ਖੱਬੇ ਅਫਰੀਕਾ ਮੰਨ ਲਓ ਸ਼ਿਕਾਰੀਆਂ ਦਾ ਮੰਨ ਲਓ ਜਿਹੜਾ ਉਹ ਸ਼ਿਕਾਰੀ ਸੱਜੇ ਪਾਸੇ ਭੱਜੇਗਾ ਜੇ ਅਨੁਮਾਨ ਠੀਕ ਨਿਕਲਿਆ ਤੇ ਸ਼ਿਕਾਰ ਸਿੱਧਾ ਹੀ ਉਹਦੀ ਝੋਲੀ ਅੱਗੇ ਪੈ ਜਾਏਗਾ ਉਹਨੂੰ ਕੋਈ ਬਾਹਰੀ ਇਹਦੇ 'ਚ ਮੁਸ਼ਕਲ ਨਹੀਂ ਪਰ ਜੇ ਮੰਨ ਲਓ ਖੱਬੇ ਪਾਸੇ ਵੀ ਚਲਾ ਗਿਆ ਸੱਜੇ ਨਹੀਂ ਮੁੜਿਆ ਤੇ ਜਿਹੜਾ ਖਰਗੋਸ਼ ਆ ਜਾਂ ਕੋਈ ਵੀ ਜਾਨਵਰ ਉਹਨੂੰ ਆਪਣੀ ਤਾਕਤ ਜਾਈ ਗਾਉਣ ਦਾ ਕੋਈ ਮਤਲਬ ਨਹੀਂ ਉਹਦੇ ਲਈ ਕਿਉਂਕਿ ਬੜੀ ਉਹਨੂੰ ਵੀ ਖਰਾਕ ਜਿਹੜੀ ਹੈ ਬਹੁਤ ਔਖੀ ਮਿਲਦੀ ਆ ਉਹ ਨੇੜੇ ਦੀ ਕਿਸੇ ਝਾੜੀ 'ਚ ਛੁਪ ਜਾਏਗਾ ਛੁਪਣਗਾ ਉੱਤੇ ਛੁਪ ਜਾਏਗਾ ਤੇ ਜਿਹੜਾ ਖਰਗੋਸ਼ ਆਪਣੀਆਂ ਤੇਜ ਲੱਤਾਂ ਤੇ ਭਰੋਸਾ ਨਹੀਂ ਕਰਦਾ ਸਗੋਂ ਇਹ ਉਹ ਵੀ ਜਾਣਦਾ ਕਿ ਉਹਦੀ ਖੱਲ ਦਾ ਜਿਹੜਾ ਰੰਗ ਆ ਉਹ ਉਹਨੂੰ ਚੀਜ਼ਾਂ ਵਿੱਚ ਛੁਪਣ 'ਚ ਮਦਦ ਕਰਦਾ ਅਜਿਹੀ ਸਥਿਤੀ ਵਿੱਚ ਖੂੰਖਾਰ ਜੰਤੂ ਉਹਨੂੰ ਵੇਖਣ ਵਿੱਚ ਸਮਰੱਥ ਹੁੰਦੇ ਆ ਪਰ ਮਨੁੱਖ ਦੀਆਂ ਅੱਖਾਂ ਤਾਂ ਸੁਖਮ ਤੋਂ ਸੁਖਮ ਚੀਜ਼ ਨੂੰ ਵੀ ਵੇਖ ਲੈਂਦੀਆਂ ਹਨ ਮਨੁੱਖ ਭਾਵੇਂ ਬਹੁਤ ਤੇਜ਼ ਤੇ ਨਹੀਂ ਦੌੜ ਸਕਦਾ ਪਰ ਉਹ ਬੁੱਧੀਮਾਨ ਅਤੇ ਜਾਨਵਰਾਂ ਦੀ ਆਦਤਾਂ ਜਾਣਦਾ ਹੈ ਮਨੁੱਖੀ ਸਰੀਰ ਦਾ ਗਠਨ ਅਜਿਹਾ ਹੈ ਕਿ ਸ਼ਿਕਾਰ ਵਿੱਚ ਉਹ ਆਪਣੇ ਗਿਆਨ ਦਾ ਬਖੂਬੀ ਉਪਯੋਗ ਕਰ ਸਕਦਾ ਹੈ ਸ਼ਿਕਾਰ ਦੇ ਸਮੇਂ ਪ੍ਰਚੀਨ ਮਨੁੱਖ ਹੀ ਨਹੀਂ ਸਗੋਂ ਅੱਜ ਦੇ ਮਨੁੱਖ ਵੀ ਜੇ ਸਹਿਣਸ਼ੀਲਤਾ ਦਾ ਪਤਾ ਦਿੰਦੇ ਹਨ ਜਿਸ ਧੀਰ ਜਿਹੜਾ ਜਿਵੇਂ ਕੁੰਡੀ ਲਾ ਕੇ ਬੈਠਾ ਕਈ ਵਾਰੀ ਸਾਰੀ ਸਾਰੀ ਧੜੀ ਕੁੰਡੀ ਲਾ ਕੇ ਬੈਠਾ ਰਹੇ ਲਵੀ ਤਰੋਂ ਫਸੇਗੀ ਇਸੇ ਤਰ੍ਹਾਂ ਹੀ ਸ਼ਿਕਾਰ ਫੜਦੇ ਹੁਲਿਆ ਹੁਲਿਆ ਕੁੱਤਿਆਂ ਦੇ ਮਗਰ ਕਰਦੇ ਕਰਦੇ ਪਤਾ ਨਹੀਂ 30 ਮੀਲ ਨਿਕਲ ਜਾਣ 40 ਮੀਲ ਨਿਕਲ ਜਾਣ ਸੰਸਕਾਰ ਵਿੱਚ ਉਹ ਆਪਣੇ ਗਿਆਨ ਦਾ ਬਖੂਬੀ ਉਪਯੋਗ ਕਰਦਾ ਹੈ ਤੇ ਮੈਕਸੀਕੋ ਦੇ ਤਾਰਾ ਮੋਰਾ ਇੰਡੀਅਨ ਹਿਰਨਾਂ ਦਾ ਉਦੋਂ ਤੱਕ ਪਿੱਛਾ ਕਰਦੇ ਰਹਿੰਦੇ ਹਨ ਜਦੋਂ ਤੱਕ ਉਹ ਥੱਕ ਕੇ ਨਿਹਾਲ ਨਹੀਂ ਹੋ ਜਾਂਦੇ ਉਹ ਦੋ ਦੋ ਤਿੰਨ ਤਿੰਨ ਦਿਨ ਜਾਨਵਰਾਂ ਦਾ ਮਗਰਾ ਕਰਦੇ ਰਹਿੰਦੇ ਆ ਰਸਤੇ ਦੇ ਹਰ ਛੋਟੇ ਟੁਕੜੇ ਤੇ ਹਿਰਨ ਮਨੁੱਖ ਨੂੰ ਆਸਾਨੀ ਨਾਲ ਪਿੱਛੇ ਛੱਡ ਦਿੰਦਾ ਹੈ ਪਰ ਮਨੁੱਖ ਉਸ ਦੇ ਖੁਰਿਆਂ ਦੀ ਖੋਜ ਜਾਰੀ ਰੱਖਦਾ ਹੈ ਲਗਾਤਾਰ ਪਿੱਛੇ ਲੱਗਿਆ ਰਹਿੰਦਾ ਤੇ ਖੋਜ ਦੱਸਦੀ ਆ ਇਹ ਮਨੁੱਖ ਨਹੀਂ ਸਗੋਂ ਹਿਰਨ ਹੀ ਹੈ ਜਿਹੜਾ ਬੰਦੇ ਨਾਲ ਜਿਹੜਾ ਬੰਦੇ ਨੂੰ ਪਹਿਲਾਂ ਸਕਦਾ ਜੇਕਰ ਸ਼ਿਕਾਰੀ ਪਸ਼ੂਆਂ ਦੇ ਰਸਤੇ ਜਾਣਦਾ ਹੈ ਜਾਂ ਉਹਨੂੰ ਵਿਸ਼ਵਾਸ ਹੈ ਕਿ ਪਸ਼ੂ ਆਪਣੇ ਪ੍ਰਾਣਾਂ ਦੀ ਰੱਖਿਆ ਕਰਦਾ ਹੋਇਆ ਵਕਰ ਰੇਖਾ ਵਿੱਚ ਦੌੜਦਾ ਜਾਏਗਾ ਤਾਂ ਸ਼ਿਕਾਰੀ ਆਪਣੀ ਤਾਕਤ ਬਚਾਉਂਦਾ ਹੋਇਆ ਸਿੱਧਾ ਹੀ ਉੱਥੇ ਪਹੁੰਚ ਜਾਂਦਾ ਉਹ ਤੇ ਐ ਆਏਗਾ ਤੇ ਉਹ ਤੇ ਕੱਟ ਤੋਂ ਹੀ ਮੰਦਾ ਜਿਹੜਾ ਸਿੱਧਾ ਉੱਥੇ ਪਹੁੰਚ ਜਾਂਦਾ ਜਿੱਥੇ ਉਸ ਦੇ ਅਨੁਮਾਨ ਅਨੁਸਾਰ ਪਸ਼ੂ ਥੋੜੀ ਦੂਰ ਪਹੁੰਚੇਗਾ ਅਫਰੀਕਾ 'ਚ ਅੱਜ ਵੀ ਹਰਣਾ ਦਾ ਸ਼ਿਕਾਰ ਜਿਹੜੇ ਜੰਗਲੀ ਲੋਕ ਆ ਉਹ ਇਸੇ ਤਰ੍ਹਾਂ ਹੀ ਕਰਦੇ ਨੇ ਸ਼ਿਕਾਰੀ ਤੇ ਕੰਨਮੂਲ ਦੇ ਸੰਗ੍ਰਹਿ ਕਰਤਾ ਉਦਮੀ ਤੇ ਜਗਿਆਸੂ ਲੋਕ ਸਨ ਪਸ਼ੂ ਪੰਛੀਆਂ ਤੇ ਬਨਸਪਤੀਆਂ ਦੇ ਬਾਰੇ ਚਾਰ ਚਵੇਰੇ ਸੰਸਾਰ ਦੀਆਂ ਘਟਨਾਵਾਂ ਦੇ ਬਾਰੇ ਹਰ ਨਵੀਂ ਜਾਣਕਾਰੀ ਹੌਲੀ-ਹੌਲੀ ਉਸ ਦੇ ਕੰਮਾਂ ਦੀ ਕਾਰਗਰਤਾ ਜਿਹੜੀ ਵਧਾਉਂਦੀ ਗਈ ਇਸ ਕਾਲ ਵਿੱਚ ਮਨੁੱਖ ਪ੍ਰਕਿਰਤੀ ਤੋਂ ਉਸ ਦੀ ਦੇਣ ਲੈ ਹੀ ਰਿਹਾ ਸੀ ਅਤੇ ਨਵੀਆਂ ਤੇ ਨਾਲ ਨਾਲ ਉਹ ਜ਼ਿਆਦਾ ਪ੍ਰਕਿਰਤੀ ਦੀਆਂ ਦਾਤਾਂ ਲੈਣਾ ਸਿੱਖਦਾ ਗਿਆ ਸ਼ਿਕਾਰੀ ਤੇ ਸੰਗ੍ਰਹਿ ਕਰਤਾ ਉਹਨਾਂ ਹਾਲਤਾਂ ਵਿੱਚ ਜਾਉਣ ਦੇ ਇੱਕ ਅਨੁਕੂਲ ਸਿੱਧ ਹੋਏ ਕਿ ਉਹ ਧਰਤੀ ਦੇ ਵੱਡੇ ਭਾਗ ਤੇ ਵਸ ਗਏ ਅਜਿਹਾ ਉਸ ਸਮੇਂ ਤੋਂ ਬਹੁਤ ਹੀ ਪਹਿਲਾਂ ਹੋਇਆ ਜਦੋਂ ਉਸ ਦੇ ਪੂਰਵਜਾਂ ਨੇ ਜ਼ਮੀਨ ਵਿੱਚ ਪਹਿਲੇ ਵੀ ਪਾਏ ਆਪਣੇ ਮਿੱਤਰ ਤੇ ਸੇਵਕ ਲੱਭੇ ਹਾਂਜੀ ਬੰਦ ਕਰੋ ਵੱਡੀ ਨਦੀ ਦੇ ਪਾਰ ਕੀ ਹੈ ਪਰਬਤਾਂ ਦੀ ਲੜੀ ਦੇ ਪਾਰ ਕੀ ਹੈ ਅਣਜਾਣ ਝੀਲ ਦੇ ਉਸ ਅਗਲੇ ਪਾਸੇ ਕੀ ਹੈ ਇਹ ਉਹਦੀ ਸਦਾ ਜਗਿਆਸਾ ਰਹੀ ਪ੍ਰਾਚੀਨ ਕਾਲ ਤੋਂ ਹੀ ਰਹੱਸ ਮਨੁੱਖ ਨੂੰ ਭੈ ਪੀਤ ਨਹੀਂ ਕਰਦਾ ਸਗੋਂ ਖਿੱਚਦਾ ਵੀ ਸੀ ਅਤੇ ਮਨੁੱਖ ਦੀ ਗਿਆਨ ਦੀ ਪਿਆਸ ਅੱਜ ਵੀ ਇਹ ਜਿਹੜੀ ਗਿਆਨ ਦੀ ਮਨੁੱਖ ਦੀ ਪਿਆਸ ਹੈ ਉਹ ਸ਼ਾਂਤ ਨਹੀਂ ਹੋਈ ਅਗਿਆਤ ਜਾਂ ਇੱਥੋਂ ਤੱਕ ਕਿ ਜਾਣੇ ਜਾਂਦੇ ਖਤਰਿਆਂ ਨੂੰ ਚੁਣੌਤੀ ਦੇਣ ਲਈ ਉਤਾਵਲੇ ਲੋਕ ਸਾਰੇ ਯੁੱਗਾਂ ਵਿੱਚ ਹੋਏ ਹਨ ਪਰੰਤੂ ਇਹਨਾਂ ਨਵੀਆਂ ਖੋਜਾਂ ਦੇ ਮਤਵਾਲਿਆਂ ਦੀ ਭੂਮਿਕਾ ਨੂੰ ਵਧਾ ਚੜਾ ਕੇ ਨਹੀਂ ਵੇਖਣਾ ਚਾਹੀਦਾ ਲੋਕਾਂ ਨੂੰ ਪਰਬਤਾਂ ਘਾਟੀਆਂ ਨਦੀਆਂ ਸਾਗਰਾਂ ਤੋਂ ਪਾਰ ਲੈ ਜਾਣ ਵਾਲੀ ਸ਼ਕਤੀ ਯਾਤਰਾ ਦਾ ਚਾਹ ਨਹੀਂ ਬਲਕਿ ਉਹਨਾਂ ਦੀ ਮਜਬੂਰੀ ਉਹਨਾਂ ਦੀ ਜ਼ਰੂਰਤ ਸੀ ਯੂਰਪ ਦੇ ਨਿਵਾਸੀ ਬਰਫ਼ ਨਦੀਆਂ ਦੇ ਦੱਖਣੀ ਕਿਨਾਰੇ ਤੇ ਵਸੇ ਫਸਲਾਂ ਦਾ ਸ਼ਿਕਾਰ ਕਰਨ ਤੋਂ ਬਰਫ਼ ਨਦੀਆਂ ਪਿੱਛੇ ਹਟੀਆਂ ਤੇ ਉਹਨਾਂ ਦੇ ਪਿੱਛੇ ਪਿੱਛੇ ਉਹ ਪਸ਼ੂ ਉਹਨਾਂ ਦੇ ਵੀ ਉੱਤਰ ਜਿਹੜੇ ਜਾਨਵਰ ਸਾਰੇ ਪਿੱਛੇ ਉੱਤਰ ਵੱਲ ਚਲੇ ਗਏ ਤੇ ਉਹਨਾਂ ਦੇ ਪਿੱਛੇ ਪਿੱਛੇ ਲੋਕਾਂ ਨੂੰ ਜਾਣਾ ਪਿਆ ਸ਼ਿਕਾਰ ਕਰਨ ਲਈ ਹੁਣ ਉਹ ਉਹਨਾਂ ਬਣਾਂ ਵਿੱਚ ਨਹੀਂ ਰਹਿ ਸਕਦੇ ਜਿੱਥੇ ਪਸ਼ੂ ਪੰਛੀ ਘਟ ਰਹਿ ਗਏ ਇੱਕ ਹੋਰ ਉਦਾਹਰਣ ਵੇਖੋ ਔੜ ਦੇ ਕਾਰਨ ਸ਼ਿਕਾਰ ਘਟ ਗਿਆ ਆਪਣੇ ਇਲਾਕੇ ਵਿੱਚ ਆਹਾਰ ਪੂਰਾ ਨਹੀਂ ਪਿਆ ਸੋ ਲੋਕਾਂ ਦਾ ਇੱਕ ਅੱਡ ਹੋ ਕੇ ਆਪਣੇ ਲਈ ਨਵਾਂ ਆਵਾਸ ਢੂੰਡਣ ਲਈ ਚੱਲ ਪਿਆ ਜਾਂ ਜਿਹਾ ਹੋਇਆ ਵਸੇ ਹੋਏ ਇਲਾਕੇ ਵਿੱਚ ਪਾਸਿਓਂ ਨਵੇਂ ਲੋਕ ਆ ਗਏ ਵੀ ਇੱਥੇ ਜ਼ਿਆਦਾ ਖਾਣ ਨੂੰ ਮਿਲਦਾ ਜਿਨ੍ਹਾਂ ਨੂੰ ਭੁੱਖ ਨੇ ਪੁਰਾਣੇ ਇਲਾਕੇ ਤੋਂ ਖਦੇੜ ਦਿੱਤਾ ਉਹਨਾਂ ਦੀ ਸੰਖਿਆ ਦੇਖਿਆ ਉਹ ਸ਼ਕਤੀਸ਼ਾਲੀ ਹਨ ਅਜਿਹੇ ਮਾਮਲਿਆਂ ਵਿੱਚ ਮੂਲ ਨਿਵਾਸੀਆਂ ਨੂੰ ਫਿਰ ਆਪਣਾ ਇਲਾਕਾ ਛੱਡਣਾ ਪਿਆ ਜਾਂ ਮਾਰੇ ਗਏ ਅਮਰੀਕਨ ਇਤਿਹਾਸਕਾਰ ਵੀ ਹਾਰਪਰ ਨੇ ਆਜ ਅਲੈਹੂਤ ਅਲੂਟ ਅਤੇ ਮੈਕਸੀਕੋ ਲੋਕਾਂ ਐਸਕੀਮੋ ਲੋਕਾਂ ਉੱਤਰ ਧਰੁਵ ਦੇ ਪ੍ਰਦੇਸ਼ ਵਿੱਚ ਜਿੱਥੇ ਰਹਿੰਦੇ ਹਨ ਉਹਨਾਂ ਇਲਾਕਿਆਂ ਵਿੱਚ ਉਹਨਾਂ ਦੇ ਵਸਣ ਦੇ ਇਤਿਹਾਸ ਦਾ ਤੁਲਨਾਤਮਕ ਅਧਿਐਨ ਕੀਤਾ ਹੈ ਤੂਲੇ ਸੱਭਿਆਚਾਰ ਦੇ ਐਸਕੀਮੋ ਲੋਕਾਂ ਨੇ ਲਗਭਗ 400 ਸਾਲਾਂ ਵਿੱਚ ਅਲਾਸਕਾ ਤੋਂ ਗ੍ਰੀਨਲੈਂਡ ਤੱਕ 5000 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਪ੍ਰਤੀ ਸਾਲ 12.5 ਕਿਲੋਮੀਟਰ ਉਧਰ ਆਪਣੇ ਦੀਪਾਂ ਤੇ ਵਸੇ ਰਹੇ ਵਾਲੇ ਲੋਕ ਇਸ ਤੋਂ ਕਿਤੇ ਘੱਟ ਰਫ਼ਤਾਰ ਨਾਲ ਅੱਗੇ ਵਧੇ ਇਹ ਸੰਤਰ ਦਾ ਕਾਰਨ ਕੀ ਹੈ ਹਲੇ ਉਸ ਲੋਕ ਉਪਜਾਊ ਭੂਮੀ ਉੱਤੇ ਇਹ ਬੈਠੇ ਸਨ ਇਸ ਲਈ ਉਹ ਦੇਰ ਤੱਕ ਇੱਕ ਹੀ ਥਾਂ ਤੇ ਰਹਿੰਦੇ ਰਹੇ ਜਿੱਥੇ ਜਾਣਾ ਆਸਾਨ ਹੈ ਉੱਥੇ ਜਾਣ ਦੀ ਜਲਦੀ ਕੌਣ ਕਰੇਗਾ ਤੋਂ ਸੰਭਵ ਜਿੱਥੇ ਜ਼ਿਆਦਾ ਭਰਮ ਭਰਮਣ ਪ੍ਰਗਟ ਹੁੰਦਾ ਹੈ ਵੀ ਹਰ ਪਰ ਲਿਖਦੇ ਹਨ ਇਹ ਨਿਰੀਖਣ ਮਨੁੱਖ ਰਹੀ ਨਵੀਂ ਵਧਾਏ ਜਾਣ ਦੀ ਸਮੱਸਿਆ ਨਾਲ ਵੀ ਸੰਬੰਧਿਤ ਹੋ ਸਕਦਾ ਹੈ ਨਵੀਆਂ ਵਸਤੀਆਂ ਜਿਹੜੀਆਂ ਵਸਾਏ ਜਾਣ ਨਾਲ ਅਮਰੀਕੀ ਇੰਡੀਅਨ ਦੇ ਵਡਾਰੂਆਂ ਨੇ ਮਾਂ ਦੀਪਾਂ ਤੇ ਭੂਮੀ ਦੇ ਰਾਹੀਂ ਰਸਤੇ ਪ੍ਰਵੇਸ਼ ਕੀਤਾ ਇਹ ਇੱਕ ਜੀਵ ਜੰਤੂ ਰਹਿਤ ਇਲਾਕਾ ਸੀ ਜਿਹੜਾ ਥਲ ਸੀ ਇਹ ਸੋਚਿਆ ਜਾ ਸਕਦਾ ਹੈ ਕਿ ਉਹ ਛੇਤੀ ਤੋਂ ਛੇਤੀ ਇਸ ਰਸਤੇ ਨੂੰ ਪੂਰਾ ਕਰ ਲਾਉਣੇ ਚਾਹੁੰਦੇ ਸਨ ਇਸ ਦੇ ਉਲਟ ਬੇਰੰਗਿਆਂ ਨੂੰ ਦੱਖਣੀ ਮਾਰਗਾਂ ਤੋਂ ਅੱਗੇ ਵਧ ਰਹੇ ਅਤੇ ਅਲੈਉਤਾ ਨੂੰ ਆਪਣੇ ਰਸਤੇ ਵਿੱਚ ਸਮਰੱਥ ਸਮੁੰਦਰੀ ਪ੍ਰਵੇਸ਼ ਮਿਲਿਆ ਜਿਹੜਾ ਲੋਕਾਂ ਲਈ ਹਾਲਤਾਂ ਦੀ ਦ੍ਰਿਸ਼ਟੀ ਤੋਂ ਚੰਗਾ ਸੀ ਇਸ ਤੋਂ ਹੀ ਨਵੀਂ ਦੁਨੀਆ ਦੇ ਵੱਲ ਵਧਣ ਦੀ ਉਹਨਾਂ ਦੀ ਰਫ਼ਤਾਰ ਹੌਲੀ ਹੋ ਗਈ ਕਿਤੇ ਤੇਜ਼ ਅਤੇ ਕਿਤੇ ਹੌਲੀ ਅੱਗੇ ਵਧਦੇ ਹੋਏ ਮਨੁੱਖ ਦੱਖਣੀ ਤਰਫ ਪ੍ਰਦੇਸ਼ ਨੂੰ ਛੱਡ ਕੇ ਸੰਸਾਰ ਦੇ ਸਾਰੇ ਭਾਗਾਂ ਵਿੱਚ ਪਹੁੰਚ ਗਿਆ ਕਿਤੇ ਤੁਰਖੇ ਕਿਤੇ ਤੈਰ ਕੇ ਕਿਤੇ ਵੇੜਿਆਂ ਨਾਲ ਤੇ ਕਿਤੇ ਬੇੜੀਆਂ ਤੇ ਜਲ ਮਾਰਗ ਪਾਰ ਕਰਕੇ ਉਹ ਸਾਰੇ ਵੱਡੇ ਥਾਂ ਤੇ ਜਾ ਵਸਿਆ ਆਤਮ ਯੁੱਗ ਦੇ ਕੰਦ ਮੂਲ ਆਲ ਇਕੱਠੇ ਕਰਨ ਵਾਲੇ ਅਤੇ ਸ਼ਿਕਾਰੀਆਂ ਸ਼ਿਕਾਰੀ ਨੂੰ ਕਾਫੀ ਲੰਬੇ ਸਮੇਂ ਤੱਕ ਭੁੱਖਾ ਰਹਿਣਾ ਪੈਂਦਾ ਸੀ ਕਿਉਂਕਿ ਸ਼ਿਕਾਰ ਸਦਾ ਮਿਲਦਾ ਨਹੀਂ ਸੀ ਅਤੇ ਇਕੱਠੇ ਕਰਨ ਵਾਲੇ ਤੇ ਸ਼ਿਕਾਰੀ ਨੂੰ ਕਾਫੀ ਮੱਛੀਆਂ ਪਸ਼ੂ ਪੰਛੀ ਕੀੜੇ ਰੁੱਖਾਂ ਤੇ ਲੱਗੇ ਫੁੱਲ ਅਤੇ ਜ਼ਮੀਨ ਵਿੱਚ ਦੱਬੇ ਕੰਦ ਮੂਲ ਫਿਰ ਵੀ ਪੇਟ ਭਰਨਾ ਡਾਢਾ ਔਖਾ ਸੀ ਹੌਲੀ ਹੌਲੀ ਅਨੁਭਵ ਨਾਲ ਲੋਕਾਂ ਨੇ ਸਿੱਖਿਆ ਕਿ ਜੋ ਕੁਝ ਸਾਹਮਣੇ ਆਉਂਦਾ ਹੈ ਖਾਣਾ ਠੀਕ ਨਹੀਂ ਬਲਕਿ ਕੁਝ ਵਿਸ਼ੇਸ਼ ਪਸ਼ੂ ਪੰਛੀਆਂ ਜਾਂ ਮੱਛੀਆਂ ਦਾ ਸ਼ਿਕਾਰ ਹੀ ਠੀਕ ਹੈ ਅੱਜ ਤੋਂ ਕਈ 10000 ਸਾਲ ਪਹਿਲਾਂ ਏਸ਼ੀਆ ਤੇ ਯੂਰਪੀ ਮੈਦਾਨ ਦੇ ਕਪੇਸ਼ੀਆ ਤੇ ਉੱਤਰੀ ਅਫਰੀਕਾ ਦੇ ਨਿਵਾਸੀਆਂ ਦੀ ਪੇਟ ਪੂਜਾ ਸ਼ਿਕਾਰ ਨਹੀਂ ਹੁੰਦੀ ਸੀ ਕ੍ਰੀਮੀਆਂ ਦੇ ਪੱਥਰ ਯੁੱਗ ਤੋਂ ਪਹਿਲਾਂ ਦੇ ਇੱਕ ਮਨੁੱਖੀ ਡੇਰੇ ਤੋਂ ਅਨੇਕ ਹੱਡੀਆਂ ਮਿਲੀਆਂ ਹਨ ਇਹਨਾਂ ਦੀ ਗਿਣਤੀ ਤੋਂ ਪਤਾ ਲੱਗਿਆ ਕਿ 68.4% ਹੱਡੀਆਂ ਜੰਗਲੀ ਖੋਤਿਆਂ ਜਿਵੇਂ ਜੈਵਰੇ ਘੋੜਿਆਂ ਆਦਿਆਂ ਸਨ ਸੋਚੀ ਨਗਰ ਦੇ ਕੋਲ ਗਫਾ ਵਿੱਚ ਹੋਈਆਂ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਕਈ 10000 ਸਾਲ ਪਹਿਲਾਂ ਇੱਥੇ ਰਹਿਣ ਵਾਲੇ ਲੋਕ ਖਾਸ ਕਰਕੇ ਬੈਲ ਦਾ ਮਾਸ ਖਾਂਦੇ ਸਨ ਮੱਧ ਏਸ਼ੀਆ ਦੇ ਸਥਾਨਾਂ ਵਿੱਚ ਮੁਖਲਾਨ ਮੇਸ਼ ਇਹ ਵੀ ਇੱਕ ਤਰ੍ਹਾਂ ਦੀ ਮਾਝਾ ਦਾ ਮਾਸਾਹਾਰ ਦਾ ਪ੍ਰਮੁੱਖ ਸਰੋਤ ਸੀ ਇਸ ਦਾ ਇਹ ਅਰਥ ਨਹੀਂ ਕਿ ਇੱਥੇ ਦੇ ਸ਼ਿਕਾਰੀ ਹੱਥ ਵਿੱਚ ਆਇਆ ਹਰ ਕੋਈ ਆਇਆ ਹਰ ਸ਼ਿਕਾਰ ਛੱਡ ਦਿੰਦੇ ਸਨ ਪਰੰਤੂ 1 ਲੱਖ ਸਾਲ ਪਹਿਲਾਂ ਵੀ ਵਿਸ਼ੇਸ਼ੀਕਰਨ ਨਾਲ ਲੋਕਾਂ ਨੇ ਸ਼ਿਕਾਰ ਦੇ ਅਧਿਕ ਚੰਗੇ ਉਪਾਅ ਸੋਚਣ ਤੇ ਹਥਿਆਰਾਂ ਦਾ ਵਿਕਾਸ ਕਰਨ ਦੇ ਸ਼ਿਕਾਰ ਦੇ ਵਿੱਚ ਤੰਗ ਖੋਜਣ ਵਿੱਚ ਮਦਦ ਕੀਤੀ ਉਹਨਾਂ ਦੀ ਸ਼ਿਕਾਰ ਦੇ ਕੁਝ ਦੁਖਦਾਈ ਨਤੀਜੇ ਵੀ ਨਿਕਲੇ ਕਿਉਂਕਿ ਪ੍ਰਾਣੀਆਂ ਗਫਾਵਾਂ ਦੇ ਵਿੱਚ ਉਹ ਵੇਖਣ ਤੋਂ ਮਿਲਿਆ ਕਿ ਉਹ ਇਲਾਕਿਆਂ ਦੇ ਵਿੱਚ ਕੁਝ ਜਾਨਵਰ ਬਿਲਕੁਲ ਬਲੁਕਤੇ ਹੀ ਹੋ ਗਏ ਜਿਨ੍ਹਾਂ ਨੂੰ ਸਾਰੇ ਦੇ ਸਾਰਿਆਂ ਨੂੰ ਖਾ ਗਏ ਇਹ ਉਹਦਾ ਇੱਕ ਦੁਖਦਾਈ ਜਿਹੜਾ ਨਤੀਜਾ ਵੀ ਨਿਕਲਿਆ ਪੁਰਾਤਤਵ ਵਿਦਾਂ ਦੀ ਗਿਣਤੀ ਅਨੁਸਾਰ 50 ਵਿਅਕਤੀਆਂ ਦੇ ਇੱਕ ਸਮੂਹ ਨੂੰ ਇੱਕ ਸਾਲ ਵਿੱਚ 11 ਟਨ ਪ੍ਰਤੀ ਦਿਨ ਪ੍ਰਤੀ ਵਿਅਕਤੀ ਜਿਹੜਾ 600 ਗ੍ਰਾਮ ਮਾਸ ਦੀ ਜ਼ਰੂਰਤ ਹੁੰਦੀ ਹੈ ਮੈਮਥਨ ਦਾ ਸ਼ਿਕਾਰ ਦੇ ਨਾਲ 100 ਵਰਗ ਕਿਲੋਮੀਟਰ ਖੇਤਰਫਲ ਵਿੱਚ ਲਗਭਗ 2 ਟਨ ਮਾਸ ਹੀ ਮਿਲਦਾ ਸੀ ਇਸ ਦਾ ਅਰਥ ਇਹ ਹੋਇਆ ਕਿ ਬੱਚਿਆਂ ਸਹਿਤ 50 ਵਿਅਕਤੀਆਂ ਦੇ ਸਮੂਹ ਨੂੰ 700 800 ਵਰਗ ਕਿਲੋਮੀਟਰ ਖੇਤਰ ਵੱਲ ਵਿੱਚ ਸ਼ਿਕਾਰ ਕਰਨਾ ਪੈਂਦਾ ਸੀ ਇਸ ਤਰ੍ਹਾਂ ਇਹ ਵਿਸ਼ਾਲ ਭੂ ਖੇਤਰ ਵਿੱਚ ਜਿਹੋ ਜਿਹਾ ਉਦਾਹਰਣ ਤੇ ਹੋਰ ਤੇ ਹੈ 5.5 ਲੱਖ ਵਰਗ ਕਿਲੋਮੀਟਰ 30 35000 ਲੋਕ ਹੀ ਰਹਿ ਸਕਦੇ ਸਨ ਕੋਈ 5.5 ਲੱਖ ਕਿਲੋਮੀਟਰ ਦੇ ਵਿੱਚ 30 35000 ਲੋਕਾਂ ਦਾ ਹੀ ਗੁਜ਼ਾਰਾ ਇਸ ਤਰੀਕੇ ਦੇ ਨਾਲ ਸ਼ਿਕਾਰ ਦੇ ਨਾਲ ਹੋ ਸਕਦਾ ਸੀ ਪ੍ਰਕਿਰਤੀ ਅਤੇ ਜੀਵਨ ਜਾਤ ਜਿਵੇਂ ਜਿਵੇਂ ਲੋਕ ਪ੍ਰਥਵੀ ਤੇ ਫੈਲਦੇ ਗਏ ਤਿਉਂ ਤਿਉਂ ਪ੍ਰਥਵੀ ਦੇ ਨਾਲ ਮਨੁੱਖ ਦੇ ਤਮੰਨਾ ਦੀ ਬਹੁਤ ਜਿਹੜੀ ਅਪਰਿਸ਼ਕ੍ਰਿਤ ਵਿਵਸਥਾ ਬਣਦੀ ਗਈ ਸੁਵਿਖਿਆਤ ਨਰਜਤੀ ਵਿਗਿਆਨੀ ਲੇਵਨ ਅਤੇ ਚੇਬਰੋ ਸਾਰੋਗ ਨੇ ਇਹ ਸੁਝਾਇਆ ਇਹ ਸੁਝਾਇਆ ਹੈ ਕਿ ਇਹਨਾਂ ਵਿਵਸਥਾਵਾਂ ਨੂੰ ਜੀਵਨ ਜਾਪਨ ਜਿਹਨੂੰ ਜੀਵਨ ਨਿਰਵਾਹ ਦਾ ਸੱਭਿਆਚਾਰ ਕਿਹਾ ਜਾਵੇ ਇਸ ਦੀ ਪਰਿਭਾਸ਼ਾ ਉਹਨਾਂ ਨੇ ਇਸ ਤਰ੍ਹਾਂ ਕੀਤੀ ਹੈ ਕਿਸੇ ਠੋਸ ਪ੍ਰਕਿਰਤਕ ਭੂਗੋਲਿਕ ਪ੍ਰਸਥਿਤੀਆਂ ਵਿੱਚ ਵਸੇ ਜਨਗਣ ਦੇ ਸਮਾਜਿਕ ਆਰਥਿਕ ਵਿਕਾਸ ਦੇ ਨਿਸ਼ਚਿਤ ਪੱਧਰ ਤੇ ਉਹਨਾਂ ਦੇ ਜੀਵਨ ਨਿਰਵਾਹ ਅਤੇ ਸੱਭਿਆਚਾਰ ਦੀ ਜੋ ਵਿਸ਼ੇਸ਼ਤਾ ਇਸ ਜਨਗਣ ਦੇ ਲਈ ਲਾਸ਼ਣਕ ਹੁੰਦੀਆਂ ਹਨ ਉਹਨਾਂ ਵਿਸ਼ੇਸ਼ਤਾਵਾਂ ਨੂੰ ਇਤਿਹਾਸਕ ਬਣੇ ਸਮੁੱਚੇ ਦੇ ਜਿਹੜਾ ਆਪਾਂ ਜੀਵਨ ਨਿਰਵਾਹ ਸੱਭਿਆਚਾਰਕ ਪਰਾਰੂਪ ਕਹਿੰਦੇ ਹਾਂ ਨਿਸ਼ਚਿਤ ਭੂਗੋਲਿਕ ਪ੍ਰਸਥਿਤੀਆਂ ਨਾਲ ਜੁੜੇ ਜੀਵਨ ਜਾਪਨ ਸੱਭਿਆਚਾਰਕ ਪਰਰੂਪਾਂ ਦੀ ਧਾਰਨਾ ਵਿਗਿਆਨ ਲਈ ਬਹੁਤ ਲਾਹੇਵੰਦੀ ਸਿੱਧ ਹੋਈ ਇਸ ਲਈ ਬਦੌਲਤ ਜਨਗਣ ਦੇ ਸੱਭਿਆਚਾਰ ਦੇ ਵਿੱਚ ਸਮਾਨਤਾਵਾਂ ਅਤੇ ਭਿੰਨਤਾਵਾਂ ਦੇ ਅਨੇਕ ਪ੍ਰਸ਼ਨਾਂ ਦਾ ਉੱਤਰ ਲੱਭਿਆ ਜਾ ਸਕਿਆ ਲੇਵਨ ਅਤੇ ਚੈਬੋ ਕਸਰੋਵ ਵਿੱਚ ਇਸ ਗੱਲ ਤੇ ਜ਼ੋਰ ਦਿੰਦੇ ਹਨ ਉਹਨਾਂ ਆਪਣੇ ਪ੍ਰਸਤਾਵਿਤ ਰੂਪਾਂ ਨੂੰ ਮਾਤਰ ਜੀਵਨ ਜਾਪਨ ਪ੍ਰਾਰੂਪ ਹੀ ਨਹੀਂ ਬਲਕਿ ਜੀਵਨ ਜਾਪਨ ਸੱਭਿਆਚਾਰਕ ਪ੍ਰਾਰੂਪ ਕਿਆ ਹੈ ਅਜਿਹਾ ਕਾਰਨ ਨਹੀਂ ਗੱਲ ਇਹ ਹੈ ਕਿ ਜੀਵਨ ਜਾਪਨ ਸੰਬੰਧੀ ਕਾਰਕਲਾਪਾਂ ਦੀ ਦਿਸ਼ਾ ਅਤੇ ਭੂਗੋਲਕ ਪ੍ਰਵੇਸ਼ ਬਹੁਤ ਹੱਦ ਤੱਕ ਜਨਗਣ ਦੀ ਭੌਤਿਕ ਸੱਭਿਆਚਾਰ ਦੀ ਵਿਸ਼ੇਸ਼ਤਾ ਪੱਧਤੀਆਂ ਤੇ ਆਵਾਸਾਂ ਦੇ ਪ੍ਰਾਰੂਪ ਪਰਵਹਿਨ ਸਾਧਨ ਭੋਜਨ ਅਤੇ ਘਰ ਗ੍ਰਸਤੀ ਦਾ ਸਮਾਨ ਵੇਸ਼ਭੂਸ਼ਾ ਆਦਿ ਨਿਰਧਾਰਤ ਕਰਦੇ ਹਨ ਨਰਜਤੀ ਵਿਗਿਆਨੀਆਂ ਨੇ ਵਿਸ਼ਵ ਵਿੱਚ ਕਈ ਦਰਜਨ ਜੀਵਨ ਜਾਪਨ ਸੱਭਿਆਚਾਰ ਪ੍ਰਰੂਪ ਗਿਣੇ ਹਨ ਇਹਨਾਂ ਦੀ ਸਹੀ ਸਹੀ ਗਿਣਤੀ ਦੱਸ ਸਕਣਾ ਕਠਿਨ ਹੈ ਕਿਉਂਕਿ ਅਲੱਗ-ਅਲੱਗ ਵਿਗਿਆਨਕ ਅਲੱਗ-ਅਲੱਗ ਸਿਧਾਂਤਾਂ ਨੂੰ ਆਪਣੇ ਵਰਗੀਕਰਨ ਦਾ ਆਧਾਰ ਬਣਾਉਂਦੇ ਹਨ ਇਸ ਲਈ ਭਿੰਨ-ਭਿੰਨ ਅੰਕੜੇ ਦਿੰਦੇ ਹਨ ਲੋਕ ਕਿੱਥੇ-ਕਿੱਥੇ ਨਹੀਂ ਰਹਿੰਦੇ ਉੱਤਰੀ ਤਰੋਪਰ ਦੇਸ਼ ਵਿੱਚ ਅਤੇ ਉਸ਼ਣ ਕਟੀਬੰਧ ਵਿੱਚ ਤਿੱਬਤ ਦੇ ਪਰਬਤਾਂ ਵਿੱਚ ਅਤੇ ਅਫਰੀਕਾ ਏਸ਼ੀਆ ਆਸਟ੍ਰੇਲੀਆ ਦੇ ਰੇਗਿਸਤਾਨਾਂ ਵਿੱਚ ਸੰਸਾਰ ਦੇ ਕੋਨੇ-ਕੋਨੇ 'ਚ ਲੋਕ ਰਹਿੰਦੇ ਨੇ ਕੜਾਕੇ ਦੀ ਖੰਡ 'ਚ ਤੇ ਝੋਸਦੀ ਗਰਮੀ ਵਿੱਚ ਵਿਰਲੀ ਵਾਜੂ ਅਤੇ ਖਤਰਨਾਕ ਹਿੰਸਕ ਜੰਤੂਆਂ ਦੇ ਬਾਵਜੂਦ ਉਹ ਹਰ ਜਗ੍ਹਾ ਰਹਿਣ ਵਿੱਚ ਕਾਮਯਾਬ ਹੋਏ ਹਨ ਕਿਉਂਕਿ ਉਹ ਹਰ ਥਾਂ ਉੱਥੋਂ ਦੀਆਂ ਭੂਗੋਲਿਕ ਹਾਲਤਾਂ ਦੇ ਅਨੁਰੂਪ ਸੱਭਿਆਚਾਰ ਬਣਾਉਣ ਵਿੱਚ ਸਫਲ ਹੋਏ ਹਨ ਐਸਕੀਮੋ ਲੋਕਾਂ ਨੇ ਹੀ ਲੈਂਦੇ ਹਾਂ ਕਿੰਨਾ ਔਖਾ ਉਹਨਾਂ ਦਾ ਜੀਵਨ ਹੈ ਵੀ ਮਤਲਬ ਉੱਥੇ ਕੋਈ ਇਸ ਤਰ੍ਹਾਂ ਨਹੀਂ ਕਿ ਬਹੁਤ ਜ਼ਿਆਦਾ ਬਨਸਪਤੀ ਆ ਜਾਂ ਕੋਈ ਉਹਨਾਂ ਲਈ ਬਹੁਤ ਚੋਣ ਹੈ ਰੁੱਖਾਂ ਦੀ ਖਾਣ ਦੀ ਪੀਣ ਦੀ ਉਹਨਾਂ ਦਾ ਪ੍ਰਕਿਰਤਕ ਖੇਤਰ ਅਨੇਕ ਮਹੀਨਿਆਂ ਦਾ ਸਿਆਲ ਅਤੇ ਕਈ ਮਹੀਨਿਆਂ ਲੰਬੀ ਰਾਤ 6 ਮਹੀਨੇ ਤੱਕ ਤੇ ਕਿਤੇ ਕਿਤੇ 8 ਮਹੀਨਿਆਂ ਤੱਕ ਇਹ ਰਾਤ ਹੈ ਤੇ ਕਿਤੇ ਕਿਤੇ 10 ਮਹੀਨਿਆਂ ਤੱਕ ਇਹ ਰਾਤ ਰਹਿੰਦੀ ਹੈ ਚਾਰੇ ਪਾਸੇ ਬਰਫ ਹੀ ਬਰਫ ਨਿਰਸੰਦੇਹ ਕੈਨੇਡਾ ਦੇ ਪ੍ਰਸਿੱਧ ਨਰਜਤੀ ਵਿਗਿਆਨੀ ਅਤੇ ਹੁਣ ਸੰਧਾਨ ਕਰਤਾ ਫਾਰਲੀ ਮੋਇਕ ਦਾ ਇਹ ਕਹਿਣਾ ਕਿ ਉੱਤਰ ਪ੍ਰਦੇਸ਼ ਉੱਤਰ ਧਰੁਵ ਪ੍ਰਦੇਸ਼ ਜੰਮੀਆਂ ਹੋਈਆਂ ਨਦੀਆਂ ਤੇ ਹਿਮ ਕਬਚ ਨਾਲ ਜਗੜੀਆਂ ਝੀਲਾਂ ਦਾ ਨਹੀਂ ਸਗੋਂ ਸਜੀਵ ਨਦੀਆਂ ਦਾ ਵੀ ਜਗਤ ਹੈ ਜਿਹੜੀਆਂ ਗਰਮੀਆਂ ਵਿੱਚ ਜਿਨ੍ਹਾਂ ਵਿੱਚ ਗਰਮੀਆਂ 'ਚ ਨੀਲਾ ਗगन ਝਾਕਦਾ ਹੈ ਜਿੱਥੇ ਤੱਟਾਂ ਤੇ ਫੁੱਲਾਂ ਦਾ ਕਲੀਨ ਵਿਛਦਾ ਹੈ ਹਰੀਆਂ ਭਰੀਆਂ ਵਿਸ਼ਾਲ ਚਰਾਗਾਹਾਂ ਉੱਤਰ ਧਰੁਵ ਪ੍ਰਦੇਸ਼ ਵਿੱਚ ਭਿਆਨਕ ਠੰਡ ਹੈ ਜ਼ਬਰਦਸਤ ਗਰਮੀ ਵੀ ਹੁੰਦੀ ਹੈ ਜਿੱਥੇ ਠੰਡ 'ਚ ਬਹੁਤ ਠੰਡ ਪੈਂਦੀ ਹੈ ਗਰਮੀਆਂ 'ਚ ਬੇਹੱਦ ਗਰਮ ਇਸ ਧਰੁਵ ਤੇ ਸ਼ਿਕਾਰੀ ਅਤੇ ਮੱਛੀ ਫੜਨ ਵਾਲੇ ਬਣ ਕੇ ਲੋਕ ਲੋਕ ਆਪਣੀ ਹੋਂਦ ਨੂੰ ਬਰਕਰਾਰ ਰੱਖ ਸਕਦੇ ਸਨ ਉੱਤਰੀ ਤਰਫ ਦੇ ਮੂਲ ਨਿਵਾਸੀ ਇਹ ਸਾਰੀਆਂ ਜਾਣਨ ਦਾ ਆਪਣਾ ਕਾਰਨ ਕੀ ਕਾਰਨ ਇਹ ਵੀ ਆ ਵੀ ਜਿਸ ਤਰ੍ਹਾਂ ਜਾਪਾਂ ਨੂੰ ਕਿਹਾ ਗਿਆ ਕਿ ਅਸੀਂ ਮੂਲ ਰੂਪ ਚ ਸਾਕਾ ਆ ਰਹੀ ਆ ਜਾਂ ਮਾਤਾ ਆ ਰਹੀ ਆ ਜਾਂ ਆਪਣੀ ਆਹ ਖਰਾਕ ਹੈ ਜਾਂ ਪ੍ਰਮਾਤਮਾ ਨੇ ਆਪਣੇ ਲਈ ਆਹ ਹੀ ਬਣਾਈ ਆ ਚੋਣ ਕਰਦੇ ਨੇ ਉਹ ਚੋਣ ਕੋਈ ਪ੍ਰਮਾਤਮਾ ਦੀ ਜਾਂ ਨਹੀਂ ਕਰੀਏ ਉਹ ਇਲਾਕੇ ਦੀ ਲੋਕ ਜਿੱਥੇ ਰਹਿੰਦੇ ਸਨ ਉੱਥੇ ਜੋ ਕੁਝ ਮਿਲਦਾ ਹੈ ਉਹਨਾਂ ਨੂੰ ਖਾਣਾ ਪੈਂਦਾ ਹੈ ਜਿੰਨਾ ਚਿਰ ਉਹ ਉਤਪਾਦਨ ਕਰਨ ਨਹੀਂ ਲੱਗੇ ਉੱਤਰੀ ਧਰਵ ਦੇ ਮੂਲ ਨਿਵਾਸੀ ਤਰ੍ਹਾਂ ਤਰ੍ਹਾਂ ਦੇ ਘਰ ਬਣਾਉਂਦੇ ਹਨ ਕੁਝ ਜਨ ਜੰਤੀਆਂ ਚਕੋਤਕਾ ਅਤੇ ਉੱਤਰੀ ਅਮਰੀਕਾ ਦੇ ਤੱਟਾਂ ਤੇ ਤਹਿ ਖਾਨੇ ਮਕਾਨ ਬਣਾਉਂਦੇ ਸਨ ਜ਼ਮੀਨ ਵਿੱਚ ਟੋਆ ਪੁੱਟ ਕੇ ਪੱਥਰ ਦੀਆਂ ਕੰਧਾਂ ਬਣਾ ਲਈਆਂ ਜਾਂਦੀਆਂ ਸਨ ਜਿਹੜੀਆਂ ਜ਼ਮੀਨ ਤੋਂ ਥੋੜੀਆਂ ਉੱਤੇ ਉੱਪਰੀਆਂ ਹੁੰਦੀਆਂ ਸਨ ਤੇ ਉਹਨਾਂ ਉੱਤੇ ਛੱਤ ਪਾ ਦਿੱਤੀ ਜਾਂਦੀ ਸੀ ਮਕਾਨ ਤੱਕ ਪਹੁੰਚਣ ਲਈ ਡੂੰਘੀਆਂ ਸੁਰੰਗਾਂ ਵਿੱਚ ਦੀ ਹੋ ਕੇ ਜਾਣਾ ਪੈਂਦਾ ਸੀ ਇਹਨਾਂ ਸੁਰੰਗਾਂ ਦੀਆਂ ਕੰਧਾਂ ਵੀ ਪੱਥਰਾਂ ਦੀਆਂ ਚਿੜੀਆਂ ਹੁੰਦੀਆਂ ਸਨ ਅਤੇ ਸੁਰੰਗਾਂ ਦੇ ਉੱਪਰ ਵੀ ਪੱਥਰਾਂ ਦੀ ਛੱਤ ਪਾ ਦਿੱਤੀ ਜਾਂਦੀ ਸੀ ਅਲਾਸਕਾ ਵਿੱਚ ਜੇ ਮਕਾਨਾਂ ਵਿੱਚ ਪੱਥਰ ਦੀ ਥਾਂ ਲੱਕੜੀ ਦੇ ਫੱਟੇ ਵਰਤੇ ਜਾਂਦੇ ਸਨ ਹਰ ਕਿਤੇ ਵੀ ਫੱਟੇ ਹੀ ਜੋੜੇ ਜਾਂਦੇ ਸਨ ਬਹੁਤ ਹੀ ਭੀੜੀ ਸਰਗਰਾਈ ਮਕਾਨ ਵਿੱਚ ਜਾਇਆ ਜਾਂਦਾ ਸੀ ਅਜਿਹਾ ਦੁਸ਼ਮਣਾਂ ਤੇ ਜੰਗਲੀ ਜਾਨਵਰਾਂ ਤੋਂ ਬਚਣ ਲਈ ਕੀਤਾ ਜਾਂਦਾ ਸੀ ਪਰ ਜੇ ਨਾ ਤਾਂ ਪੱਥਰ ਹੋਵੇ ਤੇ ਨਾ ਹੀ ਲੱਕੜੀ ਹੋਵੇ ਫਿਰ ਕੀ ਕੀਤਾ ਜਾਵੇ ਜੇ ਨਾ ਹੀ ਪੱਥਰ ਹੋਵੇ ਨਾ ਲੱਕੜੀ ਹੋਵੇ ਫਿਰ ਉੱਥੇ ਬਰਫ਼ 'ਚ ਮਕਾਨ ਕਿਵੇਂ ਬਣਾਇਆ ਜਾਏ ਫਿਰ ਲੋਕ ਮਕਾਨ ਮਕਾਨ ਬਣਾਉਣ ਲਈ ਬਰਫ਼ ਦੀ ਵਰਤੋਂ ਕਰਦੇ ਸਨ ਅੱਜ ਵੀ ਗ੍ਰੀਨਲੈਂਡ ਦੇ ਕੁਝ ਭਾਗਾਂ ਵਿੱਚ ਐਸਕੀਮੋ ਲੋਕ ਆਪਣੇ ਪ੍ਰਸਿੱਧ ਇਗਲੂ ਮਕਾਨ ਬਣਾਉਂਦੇ ਹਨ ਐਸ ਕੀਮੋ ਮਿਸਤਰੀਆਂ ਦੀ ਮਹਾਰਤ ਹੈਰਾਨ ਕੁਨ ਹੈ ਬਰਫ਼ ਦੀਆਂ ਸਿੱਲੀਆਂ ਕੱਟ ਕੇ ਇਸ ਤਰ੍ਹਾਂ ਰੱਖ ਕੇ ਗੋਲ ਗੁੰਬਦ ਬਣਾਇਆ ਜਾਂਦਾ ਹੈ ਇਸ ਤੋਂ ਬਾਅਦ ਕੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਦੀਵਾ ਇਗਲੂ ਦੇ ਅੰਦਰ ਲੈ ਜਾਇਆ ਜਾਂਦਾ ਹੈ ਜਿਸ ਵਿੱਚ ਸ਼ੀਲ ਸੀਲ ਮੱਛੀ ਦੀ ਚਰਬੀ ਜਲਦੀ ਹੈ ਦੀਵੇ ਦੀ ਗਰਮੀ ਨਾਲ ਕੰਧਾਂ ਦੀ ਅੰਦਰਲੀ ਸਤਹ ਤੇ ਬਰਫ਼ ਥੋੜੀ ਥੋੜੀ ਪਿਘਲ ਜਾਂਦੀ ਹੈ ਇਸ ਦੇ ਬਾਅਦ ਠੰਡੀ ਹਵਾ ਇਗਲੂ ਦੇ ਅੰਦਰ ਜਾਣ ਦਿੱਤੀ ਜਾਂਦੀ ਹੈ ਪਾਣੀ ਫਿਰ ਜੰਮ ਜਾਂਦਾ ਹੈ ਅਤੇ ਹੁਣ ਉਹ ਇੰਨਾ ਬਰਫੀਲਾ ਕਬਜ਼ ਬਣ ਜਾਂਦਾ ਹੈ ਜਿਹੜਾ ਬਰਫ਼ ਦੀਆਂ ਅੱਡੋ ਅੱਡ ਸਿੱਲੀਆਂ ਨੂੰ ਇੱਕ ਦੂਜੇ ਨਾਲ ਖੂਬ ਚੰਗੀ ਤਰ੍ਹਾਂ ਜੋੜ ਦਿੰਦਾ ਜਾਂਦਾ ਜੋੜ ਦਿੰਦਾ ਹੈ ਇਸ ਦੇ ਬਾਅਦ ਇਹ ਘੰਟਿਆਂ ਤੇ ਦਿਨਾਂ ਵਿੱਚ ਇੱਕ ਦੂ ਦੀਆਂ ਕੰਨਾਂ ਬਹੁਤ ਮਜ਼ਬੂਤ ਹੋ ਜਾਂਦੀਆਂ ਨੇ ਕਿਉਂਕਿ ਬਰਫ਼ ਜੰਮਦੀ ਜਾਂਦੀ ਹੈ ਤੇ ਸਿੱਲੀਆਂ ਦਿੱਕ ਮਜ਼ਬੂਤੀ ਨਾਲ ਇੱਕ ਦੂਸਰੇ ਨਾਲ ਚੁੰਬੜ ਜਾਂਦੀਆਂ ਨੇ ਸਿਆਲਾਂ ਵਿੱਚ ਇੱਕ ਦੂ ਵਿੱਚ ਪ੍ਰਵੇਸ਼ ਕਰਨ ਦਾ ਢੰਗ ਇੱਕਦਮ ਅਨੋਖਾ ਹੈ ਬਰਫ਼ ਵਿੱਚ ਬਣੀ ਲੰਬੀ ਸੁਰੰਗ ਦੇ ਰਸਤੇ ਫਰਸ਼ ਵਿੱਚ ਬਣੇ ਮਤਲਬ ਇਹ ਕੋਈ ਇੱਕ ਐਸਾ ਮਕਾਨ ਹੈ ਮਤਲਬ ਜਿਹਦੇ ਫਰਸ਼ ਤਾਈਂ ਤਾਂ ਚੜਿਆ ਜਾਂਦਾ ਨਹੀਂ ਤਾਂ ਵੱਖੀਆਂ ਤੋਂ ਆਇਆ ਜਾਂਦਾ ਨਾ ਅਤੇ ਇਗਲੂ ਵਿੱਚ ਪ੍ਰਵੇਸ਼ ਕੀਤਾ ਜਾਂਦਾ ਹੈ ਇਸ ਤਰ੍ਹਾਂ ਫਰਸ਼ ਰਾਹੀਂ ਮਕਾਨ ਵਿੱਚ ਵੜਨ ਦਾ ਸੰਸਾਰ ਵਿੱਚ ਸਿਰਫ ਇਹੋ ਹੀ ਇੱਕ ਉਦਾਹਰਣ ਹੈ ਪਾਣੀ ਵਿੱਚ ਬੱਲੀਆਂ ਦੇ ਉੱਪਰ ਬਣੇ ਮਕਾਨਾਂ ਵਿੱਚ ਵੀ ਇਸੇ ਤਰ੍ਹਾਂ ਪਹੁੰਚਿਆ ਜਾਂਦਾ ਹੈ ਆਪਣੇ ਕਸ਼ਮੀਰ ਦੇ ਸ਼ਿਕਾਰੇ ਕੋਈ ਵੇਖਣਾ ਡਲ ਝੀਲ ਦੇ ਵਿੱਚ ਕਿ ਉਹ ਵੀ ਐਸੇ ਨੇ ਵੀ ਜਿਹੜੇ ਪਾਣੀ ਦੇ ਉੱਤੇ ਤਰਦੇ ਮਕਾਨ ਨੇ ਜਿਹੜੇ ਕਿਤੇ ਕਸ਼ਮੀਰ ਗਏ ਨੇ ਜਾਂ ਕੋਈ ਫਿਲਮ ਵੇਖੀ ਹੋਵੇ ਕਸ਼ਮੀਰ ਦੀ ਕਲੀ ਉਹਦੇ ਵਿੱਚ ਵਿਖਾਇਆ ਸੀ ਸੰਸਾਰ ਦੇ ਦੂਸਰੇ ਭਾਗਾਂ ਦੇ ਨਿਵਾਸੀਆਂ ਦੀ ਦ੍ਰਿਸ਼ਟੀ ਵਿੱਚ ਇਗਲੂ ਨੂੰ ਆਰਾਮ ਦੇ ਨਹੀਂ ਕਿਹਾ ਜਾ ਸਕਦਾ ਇਸ ਦੀ ਉਚਾਈ ਲਗਭਗ 2 ਮੀਟਰ ਅਤੇ ਵਿਆਸ 3-4 ਮੀਟਰ ਹੁੰਦਾ ਹੈ ਇੰਨੀ ਥੋੜੀ ਰਹਿਸ਼ ਵਿੱਚ ਦੋ ਪਰਿਵਾਰ ਰਹਿੰਦੇ ਆ ਇਸ ਤੰਗੀ ਦਾ ਦਾ ਇੱਕ ਕਾਰਨ ਹੈ ਜੇ ਚਾਹਣ ਤਾਂ ਇਗਲੂ ਕਾਫੀ ਵੱਡਾ ਵੀ ਬਣਾਇਆ ਜਾ ਸਕਦਾ ਆਪਣੀਆਂ ਸਭਾਵਾਂ ਕਰ ਲਈ ਐਕਸੀਮੋ ਲੋਕ 12-12 ਮੀਟਰ ਵਿਆਸ ਦੇ ਇਗਲੂ ਵੀ ਬਣਾਉਂਦੇ ਹਨ ਨਿਰਮਾਣ ਸਮੱਗਰੀ ਦੀ ਤਾਂ ਉੱਥੇ ਕੋਈ ਕਮੀ ਹੈ ਹੀ ਨਹੀਂ ਵੀ ਬਰਫ ਦਾ ਹੀ ਬਣਾਉਣਾ ਕਿਹੜਾ ਕਿਤੋਂ ਲੈਣ ਜਾਣੀ ਕੋਈ ਲੋਹਾ ਨਹੀਂ ਸਰੀਆ ਨਹੀਂ ਉਹਦੇ ਲਈ ਸੀਮਤ ਨਹੀਂ ਪਰੰਤੂ ਸਮੱਸਿਆ ਇਹ ਹੈ ਕਿ ਮਕਾਨ ਦਾ ਜਿਹੜਾ ਮਕਾਨ ਨੂੰ ਗਰਮ ਦੇ ਦੀਵੇ ਦੀ ਤੇ ਮਨੁੱਖੀ ਸਰੀਰ ਤੋਂ ਨਿਕਲਣ ਵਾਲੀ ਗਰਮੀ ਦੀ ਜਿਹੜੀ ਇਹਦੀ ਲੋੜ ਪੈਂਦੀ ਹੈ ਵੀ ਗਰਮ ਰਵੇ ਉਹ ਮਕਾਨ ਤੇ ਤਾਂ ਕਿ ਮਨੁੱਖਾਂ ਦੇ ਸਰੀਰ ਉਹਦੇ ਵਿੱਚ ਗਰਮ ਰਹਿਣ ਸੋ ਸੁਭਾਵਕ ਹੈ ਕਿ ਮਕਾਨ ਜਿੰਨਾ ਛੋਟਾ ਹੋਵੇਗਾ ਉਨਾ ਹੀ ਉਹ ਗਰਮ ਆਸਾਨੀ ਨਾਲ ਹੋਵੇਗਾ ਇੱਕ ਦੋ ਵਿੱਚ ਗਰਮੀਆਂ ਵਿੱਚ ਵੀ ਰਿਹਾ ਜਾ ਸਕਦਾ ਹੈ ਬਰਫ਼ ਦਾ ਬਣਿਆ ਮਕਾਨ ਠੰਡ ਤੋਂ ਹੀ ਨਹੀਂ ਸਗੋਂ ਗਰਮੀ ਤੋਂ ਵੀ ਬਚਾਉਂਦਾ ਹੈ ਉਹ ਤਾਂ ਉੱਤਰੀ ਧਰੋ ਪ੍ਰਦੇਸ਼ ਵਿੱਚ ਗਰਮੀ ਰੁੱਤ ਬਹੁਤ ਹੀ ਛੋਟੀ ਹੁੰਦੀ ਹੈ ਤੇ ਉਸ ਵਿੱਚ ਵੀ ਕੋਈ ਖਾਸ ਗਰਮੀ ਨਹੀਂ ਪੈਂਦੀ ਗਰਮੀਆਂ ਵਿੱਚ ਇਗਲੂ ਵਿੱਚ ਪ੍ਰਵੇਸ਼ ਕਰਨ ਲਈ ਫਰਸ਼ ਦੇ ਬਿਲਕੁਲ ਕੋਲ ਹੀ ਕੰਧ ਵਿੱਚ ਮੋਰਾ ਕੱਢਿਆ ਜਾਂਦਾ ਹੈ ਬਰਫ਼ ਕੰਨਾਂ ਰੋਸ਼ਨੀ ਨੂੰ ਅੰਦਰ ਜਾਣ ਦਿੰਦੀਆਂ ਹਨ ਉਂਝ ਤਾਂ ਇਗਲੂ ਵਿੱਚ ਤਾਕੀਆਂ ਜਾਂ ਖਿੜਕੀਆਂ ਵੀ ਬਣਾਈਆਂ ਜਾ ਸਕਦੀਆਂ ਹਨ ਬਰਫ਼ ਦੀ ਕੰਧ ਵਿੱਚ ਛੇਕ ਕਰਕੇ ਇੱਕ ਪਾਰਦਰਸ਼ੀ ਬਰਫ਼ ਦੀ ਪਤਲੀ ਪਰਤ ਲਾ ਦਿੱਤੀ ਜਾਂਦੀ ਹੈ ਆਮ ਤੌਰ ਤੇ ਇਹ ਕੀਤਾ ਵੀ ਜਾਂਦਾ ਹੈ ਪਰ ਲੱਗਦਾ ਹੈ ਕਿ ਯੂਰਪ ਦੇ ਮਕਾਨ ਦੇ ਜਾਣੂ ਹੋਣ ਤੋਂ ਬਾਅਦ ਕੀ ਐਸਕੀਮੋ ਲੋਕ ਇਹ ਖਿੜਕੀਆਂ ਲਾਉਣ ਲੱਗੇ ਪਹਿਲਾਂ ਉਹਨਾਂ ਦੇ ਕੋਈ ਖਿੜਕੀਆਂ ਨਹੀਂ ਹੁੰਦੀਆਂ ਸਨ ਸਦੀਆਂ ਪਹਿਲਾਂ ਪ੍ਰਾਚੀਨ ਸਮੇਂ ਵਿੱਚ ਇਗਲੂ ਇੱਕੋ ਜਿਹੇ ਸਨ ਇਗਲੂ ਕਿਹੋ ਜਿਹੇ ਸਨ ਮਤਲਬ ਸਦੀਆਂ ਪਹਿਲਾਂ ਇਹ ਕੋਈ ਵੀ ਨਹੀਂ ਦੱਸ ਸਕਦਾ ਕਿਉਂਕਿ ਉਹ ਕਿੱਧਰ ਜਾਂਦੇ ਨੇ ਉਹਨਾਂ ਦਾ ਕੋਈ ਪੁਰਾਤਤਵ ਦੇ ਤੌਰ ਤੇ ਕੋਈ ਅਵਸ਼ੇਸ਼ ਤੇ ਬਚਿਆ ਨਹੀਂ ਰਹਿੰਦਾ ਜਿਵੇਂ ਦੂਸਰੇ ਮਕਾਨਾਂ ਦਾ ਬਚਿਆ ਰਹਿੰਦਾ ਬਰਫ਼ ਦੇ ਮਕਾਨਾਂ ਵਿੱਚ ਇੱਕ ਕਮੀ ਹੈ ਕਿ ਉਹਨਾਂ ਦੀ ਉਮਰ ਲੰਮੀ ਨਹੀਂ ਹੁੰਦੀ ਹਾਂ ਇੰਨਾ ਅਸੀਂ ਜਾਣਦੇ ਹਾਂ ਕਿ ਬੈਸਨਦੀਪ ਤੇ ਇਗਲੂ ਸਭਤਾਵਾਂ ਦੇ ਤੱਤ ਮੌਜੂਦ ਹਨ ਬੈਸਨਦੀਪ ਤੇ ਇੱਥੇ ਖਿੜਕੀਆਂ ਤੇ ਸਮੁੰਦਰੀ ਜੀਵਾਂ ਦੀਆਂ ਪਾਰਦਰਸ਼ੀ ਅੰਕੜੀਆਂ ਲੱਗੀਆਂ ਹੁੰਦੀਆਂ ਸਨ ਘਰ ਦੇ ਅੰਦਰ ਚਾਰ ਚਫੇਰੇ ਸਮੂਰ ਵਾਲੇ ਜਾਨਵਰਾਂ ਦੀਆਂ ਖੱਲਾਂ ਟੰਗੀਆਂ ਹੁੰਦੀਆਂ ਸਨ ਪਰੰਤੂ ਇੱਥੇ ਵੀ ਗ੍ਰੀਨਲੈਂਡ ਵਾਂਗ ਸਾਰਾ ਫਰਨੀਚਰ ਵਰਤਦਾ ਹੀ ਹੁੰਦਾ ਸੀ ਜਿਹੜਾ ਚਮੜੇ ਅਤੇ ਸਮੂਰ ਨਾਲ ਢੱਕਿਆ ਹੁੰਦਾ ਸੀ ਸਾਰਾ ਫਰਨੀਚਰ ਬਰਥ ਦੇ ਬੈਂਚਾਂ ਦੇ ਰੂਪ ਵਿੱਚ ਹੁੰਦਾ ਸੀ ਜਿਸ ਤੇ ਲੋਕ ਬੈਠਦੇ ਸਨ ਸੌਂਦੇ ਤੇ ਖਾਣਾ ਖਾਂਦੇ ਸਨ ਇਹਨਾਂ ਦੇ ਉੱਤੇ ਹੀ ਖਾਣਾ ਦੀਵੇ ਤੇ ਹਥਿਆਰ ਰੱਖੇ ਜਾਂਦੇ ਸਨ ਵੈਸੇ ਹਜ਼ਾਰਾਂ ਤੇ ਹਥਿਆਰਾਂ ਲਈ ਇਗਲੂ ਦੇ ਵੱਖੀ ਵਿੱਚ ਬਰਫ਼ ਦੀਆਂ ਛੋਟੀਆਂ-ਛੋਟੀਆਂ ਕੋਠੀਆਂ ਵੀ ਬਣਾਈਆਂ ਜਾਂਦੀਆਂ ਸਨ ਬਰਫ਼ ਵਿੱਚ ਜਿਹੜੀ ਆ ਜ਼ਮੀਨ ਵਿੱਚ ਤੋਆ ਕੁੱਟ ਕੇ ਉਸ ਵਿੱਚ ਖਾਣ ਦੀਆਂ ਚੀਜ਼ਾਂ ਵੀ ਰੱਖੀਆਂ ਜਾਂਦੀਆਂ ਸਨ ਥੱਲੇ ਬੇਰੰਗ ਜਮਲੂ ਜਲ ਡਮਰੂ ਮੱਧ ਦੇ ਤੱਟਾਂ ਤੇ ਰਹਿਣ ਵਾਲੇ ਅਲੇ ਉਤਲੋ ਬੇਰ ਮੱਛੀ ਦੀਆਂ ਪੱਸਲੀਆਂ ਜ਼ਮੀਨ ਵਿੱਚ ਗੱਡ ਕੇ ਉਹ ਸੱਤੇ ਘਾਹ ਦੀਆਂ ਪੂਲੀਆਂ ਤੇ ਸੁੱਕੀ ਘਾਹ ਪਾ ਕੇ ਘਰ ਬਣਾਉਂਦੇ ਸਨ ਬਾਅਦ ਵਿੱਚ ਵੇਲ ਦੀਆਂ ਹੱਡੀਆਂ ਦੇ ਥਾਂ ਸਮੁੰਦਰ ਵਿੱਚ ਰੁੜ ਕੇ ਆਉਣ ਵਾਲੇ ਦਰਖਤਾਂ ਦੇ ਤਣੇ ਲੈਣ ਲੱਗੇ ਇਹ ਮਕਾਨ ਗ੍ਰੀਨਲੈਂਡ ਦੇ ਇਗਲੂ ਮਕਾਨਾਂ ਤੋਂ ਕਿਤੇ ਵੱਡੇ ਹੁੰਦੇ ਸਨ ਇਗਲੂ ਦਾ ਖੇਤਰਫਲ ਜਿੱਥੇ 8 ਗੁਣਾ 10 ਵਰਗ ਮੀਟਰ ਹੀ ਹੁੰਦਾ ਸੀ ਉੱਥੇ ਇਹਨਾਂ ਦਾ ਖੇਤਰਫਲ 100 ਵਰਗ ਮੀਟਰ ਤੋਂ ਵੀ ਜ਼ਿਆਦਾ ਹੁੰਦਾ ਸੀ ਪਰੰਤੂ ਵੱਡਿਆਂ ਮਕਾਨਾਂ ਵਿੱਚ ਲੋਕ ਹੋਰ ਵੀ ਤੰਗੀ 'ਚ ਰਹਿੰਦੇ ਸਨ ਅਜਿਹੇ ਇੱਕ ਮਕਾਨ ਵਿੱਚ 50 ਪਰਿਵਾਰ ਤੱਕ ਟਾਟ ਨਾਲ ਆਪਣਾ ਹਿੱਸਾ ਅੱਡ ਕਰਕੇ ਰਹਿੰਦੇ ਸਨ ਉਪਰੋਕਤ ਸਾਰੀਆਂ ਕੌਮਾਂ ਉਸ ਜੀਵਨ ਜਾਪਨ ਸੱਭਿਆਚਾਰਕ ਪ੍ਰਾਰੂਪ ਦਾ ਆਧਾਰਨ ਹਨ ਜਿਸ ਤੇ ਪ੍ਰਕਿਰਤਕ ਸੰਪਤੀ ਨੂੰ ਮਾਤਰ ਹਸਤਗਤ ਕੀਤਾ ਜਾਂਦਾ ਲਿਆ ਜਾਂਦਾ ਜਿਨ੍ਹਾਂ 'ਚ ਪ੍ਰਕਿਰਤੀ ਨੂੰ ਮੱਛੀ ਲੈ ਲਈ ਜਾਂ ਜਿੱਥੋਂ ਸੀਲ ਮੱਛੀ ਮਿਲੀ ਸਮੂਰ ਮਿਲਿਆ ਜਾਂ ਕੰਦਮੂਲ ਚਣਿਆ ਇੱਥੇ ਕੋਈ ਅਜੇ ਉਤਪਾਦਨ ਨਹੀਂ ਕਰਿਆ ਜਾਂਦਾ ਇਸ ਵਿੱਚ ਵੀ ਇਹ ਉਸ ਉਪਕਰਮ ਦੀ ਪ੍ਰਤੀਨਿਧ ਹੈ ਜਿਸ ਨੂੰ ਸਮੁੰਦਰੀ ਜੀਵਾਂ ਦੇ ਉੱਤਰ ਧਰੋਵੀ ਸ਼ਿਕਾਰੀ ਕਿਹਾ ਜਾਂਦਾ ਹੈ ਐਸਕੀਮੋ ਚੁਕਤਾ ਅਲੇ ਉਤਾਰ ਉਤਰੀ ਜਨਜਾਤੀਆਂ ਦਾ ਸ਼ਿਕਾਰ ਬਹੁਤ ਭਿੰਨ ਭਿੰਨ ਪ੍ਰਕਾਰ ਦਾ ਨਹੀਂ ਬੇਲ ਸੀਰ ਵਾਲਰਸ ਸਫੈਦ ਰਿਛ ਹੀ ਇਹਨਾਂ ਦੇ ਸ਼ਿਕਾਰ ਇਹਨਾਂ ਦੇ ਸ਼ਿਕਾਰ ਕੀਤਾ ਜਾਂਦਾ ਵਿਸ਼ੇਸ਼ ਤਰ੍ਹਾਂ ਦਾ ਸ਼ਿਕਾਰ ਆਸਾਨੀ ਨਾਲ ਹੁੰਦਾ ਜਿਹੜੇ ਇੱਕ ਦੋ ਚੀਜ਼ਾਂ ਦੇ ਸ਼ਿਕਾਰ ਕਰਨਾ ਉਹਦੇ 'ਚ ਕੋਈ ਬਹੁਤ ਜ਼ਿਆਦਾ ਮਹਾਰਤ ਦੀ ਲੋੜ ਨਹੀਂ ਹੁੰਦੀ ਦੇ ਬਹੁਤ ਪਹਿਲਾਂ ਨਹੀਂ ਹਾਂ ਤੋਂ ਵੀ ਆਪਾਂ ਪਹਿਲਾਂ ਕਹਿ ਸਕਦੇ ਪੱਥਰ ਹੱਡੀ ਵੇਲ ਦੇ ਵਾਲਾਂ ਤੇ ਸਮੁੰਦਰ ਵਿੱਚ ਵਹਿ ਕੇ ਆਉਣ ਵਾਲੀ ਲੱਕੜੀ ਨਾਲ ਇਹ ਲੋਕ ਕਈ ਤਰ੍ਹਾਂ ਦੇ ਔਜ਼ਾਰ ਲੜਾਈ ਦੇ ਘਰ ਗ੍ਰਸਤੀ ਵਿੱਚ ਕੰਮ ਆਉਣ ਵਾਲੀਆਂ ਵਸਤੂਆਂ ਬਣਾਉਂਦੇ ਲੱਕੜੀ ਦੇ ਢਾਂਚੇ ਤੇ ਖੱਲਾਂ ਤਾਣ ਕੇ ਬਣਾਈਆਂ ਇਹਨਾਂ ਦੀਆਂ ਡੇੜੀਆਂ ਹਲਕੀਆਂ ਫੁਲਕੀਆਂ ਹੁੰਦੀਆਂ ਵੇਲ ਦੇ ਸ਼ਿਕਾਰ ਦੇ ਲਈ ਇੱਕ ਦੇਸ਼ ਤੋਂ ਦੂਜੇ ਜਾਂ ਦੂਜੇ ਦੇਸ਼ਾਂ ਜਾਣ ਲਈ ਨਕਾਮਾਂ ਇਹਨਾਂ ਦੀਆਂ ਇੰਨੀਆਂ ਵੱਡੀਆਂ ਸਨ ਕੇ ਉਸ ਵਿੱਚ 100 ਤੱਕ ਬੰਦੇ ਵੀ ਬਹਿ ਸਕਦੇ ਸਨ ਉੱਤਰੀ ਧਰਵ ਦੇ ਨਿਵਾਸੀਆਂ ਦੇ ਵਸਤਰ ਗਰਮ ਤੇ ਆਰਾਮਦੇ ਸਨ ਅੱਜ ਕੱਲ ਅਨੁਸੰਧਾਨ ਕੰਮਾਂ ਲਈ ਜਾਣ ਵਾਲੇ ਵਿਗਿਆਨੀਆਂ ਦੇ ਵਸਤਰ ਇਹਨਾਂ ਨੂੰ ਧਿਆਨ ਰੱਖ ਕੇ ਬਣਾਏ ਜਾਂਦੇ ਨੇ ਇਹ ਉਹ ਨਹੀਂ ਬਹੁਤ ਹੱਦ ਤੱਕ ਯੂਰਪੀ ਕੋਟ ਪੈਂਟ ਵੀ ਬਹੁਤ ਹੱਦ ਤੱਕ ਇਹਨਾਂ ਵਸਤਰਾਂ ਦੇ ਆਧਾਰ ਤੇ ਹੀ ਬਣਾਇਆ ਗਿਆ ਉਹਨਾਂ ਦੇ ਵਸਤਰਾਂ ਦੇ ਉੱਤਰ ਪ੍ਰਦੇਸ਼ ਸ਼ੀਤੋਸ਼ਣ ਅਤੇ ਓਸ਼ਣ ਕਟਿਬੰਧ ਵਿੱਚ ਜਿੱਥੇ ਜਿੱਥੇ ਲੋਕਾਂ ਨੇ ਵਿਸ਼ੇ ਖਾਸ ਕਿਸਮ ਦਾ ਸ਼ਿਕਾਰ ਅਪਣਾ ਲਿਆ ਖੰਦੇ ਜਾਲ ਵਰਸ਼ੀਆਂ ਨਾਵ ਧਨੁਸ਼ ਬਣਾ ਲਏ ਅਤੇ ਬੰਜਾਰੇ ਸ਼ਿਕਾਰੀਆਂ ਅਤੇ ਕੰਦਮੂਲ ਇਕੱਠਾ ਕਰਨ ਵਾਲਿਆਂ ਦੇ ਥਾਂ ਤੇ ਲੰਮੇ ਸਮੇਂ ਲਈ ਬਸਤੀਆਂ ਬਣਾ ਲਈਆਂ ਤੇ ਸਥਾਈ ਨਿਵਾਸੀ ਬਣ ਗਏ ਉਹ ਯਾਰਾਂ ਤੇ ਆਹਾਰ ਦੇ ਭੰਡਾਰ ਬਣਾਉਣਾ ਤੇ ਉਹਨਾਂ ਨੂੰ ਰੱਖਣਾ ਸਿੱਖ ਲਿਆ ਦੂਸਰੇ ਸ਼ਬਦਾਂ ਵਿੱਚ ਜਿੱਥੇ ਹਸਤਕਤ ਕਰਨ ਤੇ ਆਧਾਰਿਤ ਜੀਵਨ ਜਾਚ ਦਾ ਉਸਤਮ ਰੂਪ ਬਣ ਗਿਆ ਵੀ ਜੋ ਕੁਝ ਮਿਲਦਾ ਉਹਨੂੰ ਹੀ ਲੈਣ ਦਾ ਪ੍ਰਕਿਰਤੀ ਦੇ ਵਿੱਚ ਇਹਨੂੰ ਹਸਤਗਤ ਕਰਨ ਕਹਿੰਦੇ ਆ ਨਾ ਉਚਰੂਪ ਬਣ ਗਿਆ ਉਸਤਮ ਰੂਪ ਬਣ ਗਿਆ ਉੱਥੇ ਉੱਥੇ ਵਿਦ ਭੌਤਿਕ ਆਤਮਿਕ ਸਭਿਆਚਾਰ ਬਣਿਆ ਅਤੇ ਜਟਲ ਜਟਲ ਸਰਚਨਾਵਾਂ ਪ੍ਰਗਟ ਹੋ ਗਈਆਂ ਲੇਕਿਨ ਇਸ ਤੋਂ ਪਹਿਲਾਂ ਕਿ ਸਭਿਆ ਸਮਾਜ ਵਿੱਚ ਸੰਕਰਮਣ ਹੁੰਦਾ ਉਤਪਾਦਕ ਸ਼ਕਤੀਆਂ ਅਤੇ ਜੀਵਨ ਜਾਪਨ ਦੀ ਸਾਰੀ ਵਿਵਸਥਾ ਵਿੱਚ ਹੀ ਸੱਚੀ ਕ੍ਰਾਂਤੀ ਆਉਣੀ ਸੀ ਅਜਿਹੀ ਕ੍ਰਾਂਤੀ ਜਿਸ ਦੀ ਤੁਲਨਾ ਵਿੱਚ ਸਾਰੇ ਪਹਿਲੇ ਇਤਿਹਾਸ ਵਿੱਚ ਕੋਈ ਹੋ ਨਹੀਂ ਸਕਦੀ ਹੁਣ ਹਸਤਗਤ ਕਰਨ ਤੋਂ ਉਤਪਾਦਨ ਵੱਲ ਵੀ ਜਿਹੜਾ ਇਹ ਸਿੱਧਾ ਹੀ ਆਪਾਂ ਲੈਨੇ ਆਪਣੇ ਹੱਥਾਂ ਨਾਲ ਜੋ ਮਿਲਦਾ ਉਹਨੂੰ ਲੈਣ ਤੇ ਉਤਪਾਦਨ ਵੱਲ ਹੀ ਤੋਸ਼ਣ ਅਤੇ ਉਸ਼ਣ ਕਟੀਬੰਦ ਵਿੱਚ ਰਹਿਣ ਵਾਲੇ ਜੋ ਕਬੀਲੇ ਅੱਜ ਤੱਕ ਸ਼ਿਕਾਰ ਕਰਕੇ ਮਛਲੀ ਫੜ ਕੇ ਅਤੇ ਜੰਗਲੀ ਫਲ ਤੇ ਕੰਦ ਮੂਲ ਆਦਿ ਇਕੱਠੇ ਕਰਕੇ ਨਿਰਵਾਹ ਕਰਦੇ ਸਨ ਉਹਨਾਂ ਲਈ ਆਮ ਤੌਰ ਤੇ ਖੇਤੀ ਵਿੱਚ ਇੱਕ ਪੂਰਕ ਕੰਮ ਬਣ ਜਾਂਦੀ ਹੈ ਖੇਤੀ ਦਾ ਕੰਮ ਉਹ ਆਪਣੇ ਗਵਾਂਢੀ ਕਬੀਲਿਆਂ ਤੋਂ ਸਿੱਖਦੇ ਹਨ ਪਰੰਤੂ ਸਵਾਲ ਇਹ ਹੈ ਕਿ ਪ੍ਰਚੀਨ ਯੁੱਗ ਦੇ ਸ਼ਿਕਾਰੀ ਅਤੇ ਸੰਗ੍ਰਹਿਕਰਤਾ ਖੇਤੀ ਅਤੇ ਪਸ਼ੂ ਪਾਲਣ ਵੱਲ ਕਿਵੇਂ ਵਧੇ ਉਤਪਾਦਨ ਤੇ ਆਧਾਰਿਤ ਜੀਵਨ ਨਿਰਵਾਹ ਕਿਵੇਂ ਆਰੰਭ ਹੋਈ ਪ੍ਰਕਿਰਤੀ ਦਾ ਲਕਸ਼ਵਦ ਕਾਇਆ ਕਲਪ ਉਹਨਾਂ ਨੇ ਕਿਵੇਂ ਕੀਤਾ ਇੱਥੇ ਇਹ ਕਿਹਾ ਜਾਣਾ ਚਾਹੀਦਾ ਹੈ ਕਿ ਖੁਦ ਧਰਤੀ ਮਾਤਾ ਨੇ ਮਨੁੱਖ ਦੀ ਇਹਦੇ ਵਿੱਚ ਬਹੁਤ ਮਦਦ ਕੀਤੀ ਧਰਤੀ ਦੀਆਂ ਅਨੇਕ ਥਾਵਾਂ ਨੇ ਖੁਦ ਹੀ ਮਨੁੱਖ ਨੂੰ ਭਵਿੱਖ ਦਾ ਰਸਤਾ ਵਿਖਾਇਆ ਉੱਤਰੀ ਅਮਰੀਕਾ ਦੇ ਆਦੀਵਾਸੀ ਖੇਤੀਬਾੜੀ ਵੱਲ ਵਧਣ ਤੋਂ ਬਹੁਤ ਪਹਿਲਾਂ ਹੀ ਝੀਲਾਂ ਦੇ ਤੱਟਾਂ ਤੇ ਜੰਗਲੀ ਚਾਵਲ ਦੀਆਂ ਜੰਗਲੀ ਚਾਵਲ ਦੀ ਫਸਲ ਨੂੰ ਇਕੱਠਾ ਕਰਦੇ ਸਨ ਜਿਹੜਾ ਆਪਣੇ ਆਪ ਉਗਦਾ ਸੀ ਏਸ਼ੀਆ ਮੈਨਰ ਵਿੱਚ ਆਰਾਮ ਦੀ ਪਠਾਰ ਤੇ ਕੁਝ ਹੋਰ ਥਾਵਾਂ ਤੇ ਅੱਜ ਵੀ ਜੰਗਲੀ ਕਣਕ ਦੇ ਖੇਤਾਂ ਦੇ ਖੇਤ ਉਗਦੇ ਜਿਹੜੀ ਇਹ ਕਣਕ ਇੱਥੋਂ ਹੀ ਆਈ ਹੈ ਮਨੁੱਖ ਨੇ ਜੋ ਆਹਾਰ ਦੀ ਖੋਜ ਵਿੱਚ ਭੋਜਨ ਦੀ ਖੋਜ ਵਿੱਚ ਇੰਨਾ ਸਮਾਂ ਲਾਉਂਦਾ ਸੀ ਅਤੇ ਵਿੱਚ ਇਹ ਅੰਤ ਵਿੱਚ ਇਹ ਵੇਖ ਲਿਆ ਕਿ ਸਾਰੇ ਪੇੜ ਪੌਦੇ ਬੀਜਾਂ ਤੋਂ ਉਗਦੇ ਹਨ ਸੈਂਕੜੇ ਸਾਲਾਂ ਤੱਕ ਉਹ ਚੇਤਨ ਤੇ ਚੇਤਨ ਤੌਰ ਤੇ ਉਹਨਾਂ ਨੂੰ ਉਗਾਉਣ ਦੇ ਰਾਹ ਤੇ ਅੱਗੇ ਵਧਦਾ ਰਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਖੇਤੀ ਦੀ ਉਤਪਤੀ ਵਿੱਚ ਉਹਨਾਂ ਠੋਸ ਕੁਦਰਤੀ ਹਾਲਤਾਂ ਨੇ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਜਿਸ ਵਿੱਚ ਲੋਕ ਰਹਿੰਦੇ ਸਨ ਇਹ ਕਾਰਨ ਹੀ ਨਹੀਂ ਕਿ ਵਿਸ਼ਵ ਦੇ ਜਿਨ੍ਹਾਂ ਜਿਨ੍ਹਾਂ ਭਾਗਾਂ ਵਿੱਚ ਸਭ ਤੋਂ ਪਹਿਲਾਂ ਖੇਤੀ ਦਾ ਕੰਮ ਸ਼ੁਰੂ ਹੋਇਆ ਉਹ ਸਾਰੇ 20 ਡਿਗਰੀ ਤੋਂ 45 ਡਿਗਰੀ ਅਕਸ਼ਾਂਸ਼ ਦੇ ਵਿੱਚ ਸਥਿਤ ਹਨ ਅਰਥਾਤ ਇਹਦੇ ਲਈ ਸਭ ਤੋਂ ਅਨੁਕੂਲ ਕਟੀਬੰਧ ਵਿੱਚ ਮਾਂ ਦੀਪਾਂ ਦੀਆਂ ਪ੍ਰਕਿਰਤਕ ਹਾਲਤਾਂ ਦੇ ਵਿੱਚ ਭਿੰਨਤਾ ਦਾ ਵੀ ਬਹੁਤ ਮਤਲਬ ਸੀ ਇਸ ਸਿਲਸਿਲੇ ਵਿੱਚ ਐਂਗਲਜ਼ ਨੇ ਲਿਖਿਆ ਹੈ ਕਿ ਪ੍ਰਾਣੀ ਦੁਨੀਆ ਵਿੱਚ ਪਾਲਣ ਯੋਗ ਲਗਭਗ ਸਾਰੇ ਪਸ਼ੂਆਂ ਨੂੰ ਛੱਡ ਕੇ ਉਗਾਏ ਜਾਣ ਯੋਗ ਬਾਕੀ ਸਾਰੇ ਅਨ ਉਪਲਬਧ ਸਨ ਜਦੋਂ ਕਿ ਪੱਛਮੀ ਮਹਾਦੀਪ ਅਮਰੀਕਾ ਵਿੱਚ ਪਾਲਣ ਯੋਗ ਕੇਵਲ ਇੱਕ ਹੀ ਪਸ਼ੂ ਸੀ ਜਿਸ ਨੂੰ ਲਾਮਾ ਕਹਿੰਦੇ ਹਨ ਅਤੇ ਅਗਾਉਣ ਯੋਗ ਸਿਰਫ ਇੱਕ ਹੀ ਅੰਨ ਸੀ ਮੱਕੀ ਲਾਮਾ ਉਠਿਆ ਰੱਖ ਊਠ ਦੀ ਕਸਮੀ ਆ ਤਿੰਨ ਤਰ੍ਹਾਂ ਦੇ ਊਠ ਹੁੰਦੇ ਨੇ ਤੁਹਾਨੂੰ ਪਤਾ ਹੋਵੇਗਾ ਇੱਕ ਊਠ ਦੋ ਘੰਟਾ ਆਉਂਦਾ ਜਿਹੜੇ ਆਪਣੇ ਇੱਕ ਹੁੰਦੇ ਨੇ ਉਹਦੇ ਦੋ ਨਹੀਂ ਇੱਕ ਇੱਕ ਘੰਟਾ ਵਾਲਾ ਹੁੰਦਾ ਜਿਹਦੇ ਆਪਣੇ ਜਿਵੇਂ ਆਪਣੇ ਇੱਕ ਊਠ ਹੁੰਦਾ ਉਹਦੀ ਬਿਲਕੁਲ ਘੁਆਂਟ ਨਹੀਂ ਹੁੰਦੀ ਜਿਹੜਾ ਅਮਰੀਕਾ ਚ ਲਾਮਾ ਲਾਮਾ ਊਠ ਦਾ ਸਾਈਜ਼ ਵੀ ਛੋਟਾ ਲੇਕਿਨ ਉਹਦੇ ਬਿਲਕੁਲ ਤੇ ਥੋੜੀ ਜਿਹੀ ਹੁੰਦੀ ਜਿਹਨੂੰ ਆਪਾਂ ਘੁਆਂਟ ਕਹਿ ਦਿੰਦੇ ਤਾਂ ਉਹ ਅਮਰੀਕਾ ਦੇ ਵਿੱਚ ਉਹਨੇ ਲਿਖਿਆ ਕਿ ਜਿਹੜਾ ਉਸ ਹਿੱਸੇ ਦੇ ਵਿੱਚ ਸਿਰਫ ਇੱਕੋ ਹੀ ਜਾਨਵਰ ਸੀ ਜਿਹਨੂੰ ਪਾਲਤੂ ਬਣਾਇਆ ਜਾ ਸਕਦਾ ਤੇ ਇੱਕੋ ਅੰਨ ਸੀ ਮੱਕੀ ਵੀ ਜਿਹਨੂੰ ਉਗਾਇਆ ਜਾ ਸਕਦਾ ਸੀ ਪਰ ਉਹ ਅੰਨਾ ਜੋ ਐਂਗਲ ਜੀ ਨੇ ਲਿਖਿਆ ਸਰਵ ਸ੍ਰੇਸ਼ਟ ਸੀ ਅਨੁਕੂਲ ਪ੍ਰਾਕ੍ਰਿਤਿਕ ਪ੍ਰਸਥਿਤੀਆਂ ਦੀ ਭਾਰੀ ਵਿਦਵਤਾ ਦੀ ਬਦੌਲਤ ਪੁਰਾਣੀ ਦੁਨੀਆ ਵਿੱਚ ਖੇਤੀ ਦਾ ਕੰਮ ਅਮਰੀਕਾ ਵਿੱਚ ਕਈ ਹਜ਼ਾਰ ਸਾਲ ਪਹਿਲਾਂ ਹੋਣ ਲੱਗਿਆ ਮੌਰਗਨ ਨੇ ਵੀ ਲਿਖਿਆ ਕਿ ਮੱਕੀ ਨੇ ਕਿਸ ਤਰ੍ਹਾਂ ਜਿਹੜੇ ਆਦੀਵਾਸੀ ਲੋਕ ਉੱਥੇ ਰਹਿੰਦੇ ਸਨ ਜੰਗਲੀ ਮੱਕੀ ਨੇ ਉਹਨਾਂ ਨੂੰ ਜਦੋਂ ਉਹਨਾਂ ਨੇ ਮੱਕੀ ਖਾਣੀ ਸ਼ੁਰੂ ਕੀਤੀ ਇਹਦੀ ਖੇਤੀ ਸ਼ੁਰੂ ਕੀਤੀ ਉਹਨਾਂ ਦੇ ਸਰੀਰਕ ਸਮਰੱਥਾ ਬਹੁਤ ਵਧੀ ਤੇ ਉਹਨਾਂ ਨੂੰ ਬਹੁਤ ਮਤਲਬ ਉਹਨਾਂ ਦੇ ਵਿਕਾਸ ਨੂੰ ਅੱਗੇ ਇਸਨੇ ਤੋਰਿਆ ਜਿਨ੍ਹਾਂ ਨੇ ਮਾਰਗਨ ਦੀ ਕਿਤਾਬ ਪੜ੍ਹੀ ਹੈ ਉਹਦੇ ਵਿੱਚ ਪੜਿਆ ਹੋਵੇਗਾ ਖੇਤੀ ਵੱਲ ਸੰਕਰਮਣ ਜਿਹੜਾ ਨਾ ਉਹ ਕਦਮ ਕਦਮ ਹੀ ਸੀ ਸ਼ੁਰੂ ਵਿੱਚ ਲੋਕ ਖੁਦ ਉੱਗਣ ਵਾਲੀਆਂ ਫਸਲਾਂ ਦੀ ਰੱਖਿਆ ਕਰਦੇ ਜਿਹੜੀਆਂ ਆਪੇ ਉੱਗਦੀਆਂ ਅਨਾਜ ਜਦੋਂ ਪੱਕ ਰਿਹਾ ਹੁੰਦਾ ਚਿੜੀਆਂ ਨੂੰ ਉਡਾਉਂਦੇ ਜੰਗਲੀ ਜਾਨਵਰਾਂ ਦੇ ਸਮੂਹਾਂ ਨੂੰ ਖੇਤਾਂ ਵਿੱਚ ਆਉਣ ਤੋਂ ਡੱਕਦੇ ਕਦੇ ਕਦੇ ਸੋਚ ਸਮਝ ਕੇ ਫਸਲ ਦਾ ਇੱਕ ਭਾਗ ਵੱਡੇ ਬਿਨਾਂ ਹੀ ਖੇਤ 'ਚ ਛੱਡ ਦਿੰਦੇ ਤਾਂ ਅਗਲੇ ਸਾਲ ਅਨਾਜ ਫਿਰ ਆਪਣੇ ਆਪ ਉੱਗ ਜਾਏ ਜਿਹੜੀ ਇੱਕ ਰਸਮ ਬਹੁਤ ਅੱਜ ਤੋਂ 30 35 ਸਾਲ ਤੱਕ ਸਾਡੇ ਰਹੀ ਹੈ ਵਿੱਚ ਬਜ਼ੁਰਗ ਤੇ ਜਾਣਦੇ ਹੋਣਗੇ ਕਿ ਜਦੋਂ ਖੇਤ ਵੱਢਦੇ ਨੇ ਸਾਰੀ ਖੇਤੀ ਦੀ ਵਾਢੀ ਕਰਦੇ ਹੱਥਾਂ ਨਾਲ ਖੁਦ ਮੈਂ ਉਹ ਵੇਖੀ ਆ ਇੱਕ ਖੇਤ ਦਾ ਹਿੱਸਾ ਥੋੜਾ ਜਿਹਾ ਛੱਡ ਦੇ ਜਿਹਨੂੰ ਮਤਲਬ ਇੱਧਰ ਸ਼ੀਓ ਔੜੰਬਾ ਤੇ ਸਾਡੇ ਕੋਲ ਹੋਰ ਕਹਿੰਦੇ ਕੀ ਉਹਨੂੰ ਉਹ ਛੱਡਿਆ ਜਾਂਦਾ ਸੀ ਬੋਧੀ ਕਹਿ ਦਿੰਦੇ ਤੇ ਉਹ ਹੀ ਜਿਹੜਾ ਨਾ ਮਤਲਬ ਉਹਦੀ ਮਤਲਬ ਸਮਝ ਸਕਦੇ ਵੀ ਉਹ ਹਜ਼ਾਰਾਂ ਸਾਲ ਦੀ ਤੁਰੇ ਆਉਂਦੀ ਪਰਥਾ ਦੀ ਹੋਈ ਬਾਅਦ ਚੋਂ ਪਰਥਾਵਾਂ ਬਦਲ ਗਈ ਵੀ ਗਰੀਬਾਂ ਨੂੰ ਛੱਡ ਦਿਓ ਇਹ ਲੈ ਜਾ ਇਸ ਤਰੀਕੇ ਦੇ ਨਾਲ ਉਹ ਉਹ ਬਦਲ ਗਈ ਜਦੋਂ ਧਰਤੀ ਸਖਤ ਬਣ ਜਾਂਦੀ ਤੇ ਬੀਜ ਨੂੰ ਗ੍ਰਹਿਣ ਨਹੀਂ ਕਰਦੀ ਸੀ ਇਹ ਵੇਖ ਕੇ ਲੋਕਾਂ ਦੇ ਮਨ ਵਿੱਚ ਵਿਚਾਰ ਆਇਆ ਕਿ ਜ਼ਮੀਨ ਦੀ ਗੁਡਾਈ ਕੀਤੀ ਜਾਵੇ ਹੌਲੀ ਹੌਲੀ ਅਨੇਕ ਪੀੜ੍ਹੀਆਂ ਦੇ ਜੀਵਨ ਕਾਲ ਦੇ ਦੌਰਾਨ ਖੇਤੀ ਦੀ ਉਨਤੀ ਹੋਈ ਜਿਵੇਂ ਅੱਜ ਵੀ ਆਪਣੇ ਆਮ ਤੌਰ ਤੇ ਘਾਹ ਹੈ ਵੀ ਜਿਹੜਾ ਵਿਛੱਟੇ ਦੀ ਖੇਤੀ ਛੱਟਾ ਫਕੀਰ ਕੇਰਾ ਵਜ਼ੀਰ ਤੇ ਹੋਰ ਬਾਦਸ਼ਾਹ ਮਤਲਬ ਖੇਤੀਆਂ ਵੀ ਫਿਰ ਆਪਣੇ ਆਪ ਹੀ ਉਹ ਛੱਟਾ ਹੁੰਦਾ ਫਿਰ ਮਨੁੱਖ ਨੇ ਦੇਣਾ ਸਿੱਖਿਆ ਛੱਟਾ ਕੇ ਉਸ ਤੋਂ ਬਾਅਦ ਫਿਰ ਆਪਾਂ ਵੇਖਿਆ ਵੀ ਨਹੀਂ ਇੱਕ ਜਣਾ ਵਾਹੁੰਦਾ ਮੂਹਰੇ ਇੱਕ ਜਣਾ ਕੇਰ ਦਾ ਖਾਸ ਕਰਕੇ ਜਲੰਧਰ ਏਰੀਏ 'ਚ ਤੇ ਕਿਸੇ ਬੰਦੇ ਨੂੰ ਫੇਰਨਾ ਨਹੀਂ ਚਾਹੁੰਦਾ ਔਰਤਾਂ ਹੀ ਇਹ ਕੰਮ ਕਰਦੀਆਂ ਤੇ ਕਰਕੇ ਔਰਤ ਵੀ ਸਰਦਾਰੀ ਬੜੀ ਹੌਸਲਾ ਕੇ ਵੀ ਕੋਈ ਬੰਦਾ ਹੁਣ ਵੀ ਜੇ ਉੱਥੇ ਕੋਈ ਇਸ ਤਰ੍ਹਾਂ ਬੰਦਾ ਮਗਰ ਹਾਲਾਂਕਿ ਤੋਰਦਾ ਹੈ ਤੇ ਜਦੋਂ ਕਿ ਮਾਲਵੇ ਤੇ ਤੋਂ ਅਗਲੀ ਸਟੇਜ ਸੀ ਉਹ ਬੰਦਾ ਕਈ ਆਪਣੇ ਇੱਥੇ ਬੰਨ ਕੇ ਵੀ ਰੱਖਦਾ ਵੀ ਨਾਲ ਕੋਰੇ ਦੇ ਪਾਈ ਜਾਂਦਾ ਹੈ ਕੋਰੇ ਜਿਹੜਾ ਜਲੰਧਰ ਹੁਸ਼ਿਆਰਪੁਰ ਜ਼ਿਲ੍ਹੇ ਚ ਦੁਆਬੇ ਚ ਕਿਸੇ ਵਿਅਕਤੀ ਨੂੰ ਨਹੀਂ ਸੀ ਆਉਂਦਾ ਅੱਜ ਤਾਈਂ ਵੀ ਜਿਹੜੇ ਆ ਨਾ ਹੁਣ ਵੀ ਜੇ ਕੋਈ ਉੱਥੇ ਪੈਰ ਦਾ ਤੁਹਾਨੂੰ ਮਿਲੇਗਾ ਤੇ ਲਾਜ਼ਮੀ ਤੌਰ ਤੇ ਉਹਦੇ ਪਿੱਛੇ ਕੋਈ ਔਰਤ ਹੀ ਬੀਜ ਪਾਉਂਦੀ ਮਿਲੇ ਹਾਲਾਂਕਿ ਹੁਣ ਤੇ ਮਸ਼ੀਨ ਨੇ ਰੂਪ ਕੱਢ ਦਿੱਤਾ ਸੈਂਕੜੇ ਛੋਟੀਆਂ ਵੱਡੀਆਂ ਖੋਜਾਂ ਤੋਂ ਬਾਅਦ ਕਿਤੇ ਜਾ ਕੇ ਜੰਗਲੀ ਫਲ ਤੇ ਕੰਦਮੂਲ ਇਕੱਠਾ ਕਰਨ ਵਾਲੀ ਜਿਹੜੀ ਛੋਟੀ ਆ ਜਿਹੜੀ ਉਹਦੀ ਸੀਗੀ ਉਹ ਕਈ ਬਣ ਗਈ ਅਤੇ ਖੁਦ ਇਕੱਠਾ ਕਰਕੇ ਖਾਣ ਵਾਲਾ ਕਿਸਾਨ ਬਣ ਗਿਆ ਸੰਗ੍ਰਹਿ ਕਰਤਾ ਕਿਸਾਨ ਤੇ ਤਬਦੀਲ ਹੋ ਗਿਆ ਪ੍ਰਕਿਰਤੀ ਮਾਤਾ ਤੋਂ ਮਨੁੱਖ ਨੇ ਅਨੇਕਾਂ ਫਲ ਪ੍ਰਾਪਤ ਕੀਤੇ ਤੇ ਪ੍ਰਮਾਣਿਤ ਕੀਤਾ ਅਤੇ ਇਹ ਪ੍ਰਮਾਣਿਤ ਕੀਤਾ ਕਿ ਇਹ ਉਹਦਾ ਯੋਗ ਸੁਪੁੱਤਰ ਹੈ ਉਹਦੇ ਤੋਂ ਇਹਨੇ ਇੰਨੀਆਂ ਦਾਤਾਂ ਲਈਆਂ ਛੋਟੇ ਛੋਟੇ ਜੰਗਲੀ ਸੇਬਾਂ ਅਤੇ ਮਨੁੱਖ ਲਗਾਏ ਰਾਹੀਂ ਉਗਾਏ ਗਏ ਸੇਬਾਂ ਜੰਗਲੀ ਆਲੂ ਦੀਆਂ ਛੋਟੀਆਂ ਛੋਟੀਆਂ ਜਿਹੜੀਆਂ ਗੰਢਾਂ ਜਿਹੜਾ ਜੰਗਲੀ ਆਲੂ ਬਿਲਕੁਲ ਬਹੁਤ ਛੋਟਾ ਹੁੰਦਾ ਅਤੇ ਉੱਤਮ ਕਿਸਮਾਂ ਦੇ ਆਲੂ ਅੱਜ ਜਿਹੜੇ ਚੰਦਰਮੁਖੀ ਤੇ ਹੋਰ ਨੇ ਜਿਹੜੇ ਕਿੰਨੇ ਕਿੰਨੇ ਸੋਹਣੇ ਨੇ ਕਿਸੇ ਜੰਗਲੀ ਬੇਰੀ ਦੇ ਬਾਗ ਵਿੱਚ ਉਗਾਈ ਗਈ ਉਸੇ ਤਰ੍ਹਾਂ ਦੀ ਬੇਰੀ ਨੂੰ ਇੱਕ ਨਜ਼ਰ ਵੇਖਦੇ ਹੀ ਸਪਸ਼ਟ ਹੋ ਜਾਵੇਗਾ ਕਿ ਪਿਛਲੇ ਸੈਂਕੜੇ ਹਜ਼ਾਰਾਂ ਸਾਲਾਂ ਵਿੱਚ ਮਨੁੱਖ ਕੀ ਕੁਝ ਕਰਨ ਵਿੱਚ ਸਫਲ ਰਹੇ ਮਤਲਬ ਆਪਣਾ ਹੁਣ ਬਹੁਤ ਸਾਰੇ ਸਾਥੀ ਹੋਣਗੇ ਵੀ ਇਹ ਤੁਸੀਂ ਕੀ ਸਾਨੂੰ ਤੋਤਾ ਮੈਂ ਨਹੀਂ ਕਹਾਣੀਆਂ ਸੁਣਾਉਂਗੇ ਤੇ ਇੱਕ ਆਪਾਂ ਨੂੰ ਮੁੱਢ ਤੋਂ ਕਰਨ ਦੀ ਲੋੜ ਹੈ ਵੀ ਕਿਵੇਂ ਮਨੁੱਖ ਨੇ ਹੀ ਇਹ ਕੁਸ ਨੂੰ ਸਜਿਆ ਨਾ ਕਿਸੇ ਕਰਤਾ ਪੁਰਖ ਨੇ ਜਾਂ ਕਿਸੇ ਹੋਰ ਨੇ ਕਿਸੇ ਉਤਲੇ ਨੇ ਨਹੀਂ ਇਹ ਸਾਨੂੰ ਦਿੱਤਾ ਤੇ ਜਦੋਂ ਇਹ ਚੀਜ਼ਾਂ ਆਪਾਂ ਸਿੱਖਦੇ ਤੇ ਫਿਰ ਹਰ ਚੀਜ਼ 'ਚ ਆਪਾਂ ਰਾਜਨੀਤੀ 'ਚ ਕਲਾ 'ਚ ਸਾਹਿਤ 'ਚ ਸਾਰੇ ਕੰਮਾਂ 'ਚ ਪ੍ਰਵੇਸ਼ ਕਰਦੇ ਹਾਂ ਜੇ ਅੱਗੇ ਸਾਡੇ ਵੱਡ ਵਡੇਰਿਆਂ ਨੇ ਇਹ ਸਾਰਾ ਕੁਝ ਆਪ ਕਰਿਆ ਤੇ ਹੁਣ ਸਾਡੇ ਲਈ ਕਿਹੜਾ ਕੋਈ ਬਾਬਾ ਜਾਂ ਸਾਡੇ ਲਈ ਕਿਹੜੀ ਦੇਵੀ ਜਾਂ ਕਿਹੜਾ ਕੋਈ ਪੱਥਰ ਐਸਾ ਜਿਹੜਾ ਉਹ ਉਹਨੂੰ ਰਗੜ ਕੇ ਅਲਾਦੀਨ ਦੇ ਚਿਰਾਗ ਰਹੀ ਅਸੀਂ ਪੈਦਾ ਕਰ ਸਕਾਂਗੇ ਸਾਨੂੰ ਪੈਦਾ ਕਰਨਾ ਹੈ ਮਤਲਬ ਇਤਿਹਾਸ ਮਧਿਆਸ ਕਲਾ ਦੀ ਸਾਰੀ ਚੀਜ਼ ਦੀ ਆਪਾਂ ਇੱਕ ਜਿਹੜੀ ਜਿਨ੍ਹਾਂ ਨੇ ਵੀ ਸੈਂਟੀਫਿਕ ਸੋਚ ਸਮਝ ਜਿਹੜੀ ਉਹਨੂੰ ਆਪਾਂ ਇਹ ਸਾਰੇ ਪੈਦਾ ਕਰ ਰਹੇ ਨੇ ਕਈ ਵਾਰੀ ਇਹ ਵੀ ਸੋਚ ਰਹੇ ਕਿ ਯਾਰ ਇਹਦਾ ਕੀ ਇੱਥੇ ਮਤਲਬ ਹੈ ਫੈਸਲਾ ਦੀ ਹੈਗੀ ਆ ਕਿ ਤੋ ਕੋਈ ਕਪਤਾ ਪਾਰ ਜਾਂ ਹੋਰ ਹੋਣਾ ਚਾਹੀਦਾ ਵੀ ਇਹ ਇਹਦਾ ਕੀ ਸੰਬੰਧ ਹੈ ਇਸ ਨਾਲ ਸੈਂਕੜੇ ਬਨਸਪਤੀਆਂ ਦਾ ਕਾਇਆਕਲਪ ਕਰਕੇ ਮਨੁੱਖ ਨੇ ਉਹਨੂੰ ਖੇਤੀ ਵਿੱਚ ਥਾਂ ਦਵਾਇਆ ਸਾਡੇ ਸੱਭਿਆਚਾਰ ਦਾ ਅਭਿੰਨ ਅੰਗ ਬਣਾਇਆ ਉਦਾਹਰਣ ਦੇ ਤੌਰ ਤੇ ਭਾਰਤ ਵਿੱਚ 5000 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਕਣਕ ਦਾਲਾਂ ਤੇ ਚਾਵਲ ਦੀ ਖੇਤੀ ਹੋ ਰਹੀ ਹੈ ਤਾਰ ਦੇ ਰੁੱਖ ਭਾਰਤ ਵਿੱਚ ਹੀ ਪ੍ਰਾਚੀਨ ਸਮੇਂ ਤੋਂ ਉਗਾਏ ਜਾ ਰਹੇ ਇਸੇ ਕਰਕੇ ਆਪਣੀ ਅੱਜ ਵੀ ਕਹਾਵਤ ਹੈ ਨਾ ਵੀ ਤਿਲ ਤੋਂ ਤਾੜ ਬਣ ਗਿਆ ਕਿ ਤੇ ਮਤਲਬ ਬਹੁਤ ਛੋਟੇ ਤੋਂ ਹੁਣ ਬਹੁਤ ਵੱਡਾ ਬਣ ਗਿਆ ਇਹ ਜਿਹੜੀ ਬਰਾਈ ਨੂੰ ਵੀ ਆਪਾਂ ਕਹਿ ਦਿੰਦੇ ਰੁੱਖ ਨਹੀਂ ਗਏ ਪੂਰੀ ਏਸ਼ੀਆ ਵਿੱਚ ਝੋਨਾ ਆ ਝੋਨੇ ਦੀ ਹੀ ਸਰਦਾਰੀ ਸੀ ਕਣਕ ਦਾ ਭਾਰਤ ਤੋਂ ਯੂਰਪ ਤੱਕ ਅਤੇ ਅਮਰੀਕਾ ਅਫਰੀਕਾ ਆਸਟ੍ਰੇਲੀਆ ਵਿੱਚ ਮੱਕੀ ਸਾਰੇ ਸੰਸਾਰ ਵਿੱਚ ਇਹ ਜਿਹੜੀ ਫੈਲ ਗਈ ਰਾਈ ਰਾਈ ਜਿਹਨੂੰ ਕਹਿੰਦੇ ਨਾਮਕਨ ਆਜ ਮੁੱਖ ਤੌਰ ਤੇ ਪੂਰਬੀ ਯੂਰਪ ਵਿੱਚ ਉਗਾਇਆ ਜਾਂਦਾ ਸੀ ਪੂਰਬੀ ਯੂਰਪ ਦਾ ਜਿਹੜਾ ਸੋਵੀਅਤ ਯੂਨੀਅਨ ਵਗੈਰਾ ਹੈ ਸੀ ਕਮਿਊਨਿਸਟ ਦੇਸ਼ ਹਨ ਸੋਰਗੋ ਸਿਰਫ ਅਫਰੀਕਾ ਵਿੱਚ ਸੰਸਾਰ ਦੀਆਂ ਪ੍ਰਮੁੱਖ ਫਸਲਾਂ ਦੀ ਸੂਚੀ ਬਹੁਤ ਲੰਬੀ ਹੈ ਇਸ ਦੀ ਉਤਪਤੀ ਅਤੇ ਪ੍ਰਸਾਰ ਦੀ ਸਮੱਸਿਆ ਨੇ ਅਨੇਕਾਂ ਵਿਗਿਆਨੀਆਂ ਦਾ ਧਿਆਨ ਖਿੱਚਿਆ ਹੈ ਇਸ ਸਮੱਸਿਆ ਦਾ ਹੱਲ ਖੋਜਣ ਵਿੱਚ ਸੋਵੀਅਤ ਜੀਵ ਵਿਗਿਆਨੀ ਨਿਕੋਲੇ ਵਿੱਚ ਨੇ ਸਾਡੇ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਪਿਛਲੇ ਦਹਾਕਿਆਂ ਵਿੱਚ ਅਸੀਂ ਖੋਜਾਂ ਦਾ ਦੂਜੇ ਵਿਗਿਆਨੀਆਂ ਨੇ ਵੀ ਵਿਕਾਸ ਕੀਤਾ ਇਸ ਸਮੱਗਰੀ ਦਾ ਅਲਪ ਭਾਗ ਹੀ ਵੇਖਣ ਤੇ ਪਤਾ ਲੱਗ ਜਾਂਦਾ ਹੈ ਕਿ ਮਨੁੱਖ ਰਾਹੀਂ ਉਗਾਈਆਂ ਜਾਣ ਵਾਲੀਆਂ ਬਨਸਪਤੀਆਂ ਸੰਸਾਰ 'ਚ ਕਿਵੇਂ ਫੈਲੀਆਂ ਵੀ ਕਿਸ ਜਗ੍ਹਾ ਤੇ ਕਿੱਥੇ ਤੇ ਇਹ ਕਿਵੇਂ ਕੰਮ ਕਿੰਨਾ ਜਟਲ ਸੀ ਝੋਨਾ ਪੂਰਬ ਤੋਂ ਪੱਛਮ ਵਿੱਚ ਆਇਆ ਹਿੰਦ ਅਤੇ ਪ੍ਰਸ਼ਾਂਤ ਮਹਾਸਾਗਰ ਤੱਟ ਤੋਂ ਇਟਲੀ ਅਤੇ ਫਰੇਨੀਜ ਦੀਪ ਤੱਕ ਦੀ ਯਾਤਰਾ ਵਿੱਚ ਇਹਨੂੰ ਘੱਟੋ ਘੱਟ 8000 ਸਾਲ ਲੱਗੇ ਪ੍ਰਾਚੀਨ ਰੋਮ ਵਿੱਚ ਪਤਲੀ ਪਤਲੀ ਖੀਰ ਉਦਰ ਦੇ ਰੋਗਾਂ ਦੇ ਰੋਗੀਆਂ ਨੂੰ ਜਿਹੜੀ ਦਿੱਤੀ ਜਾਂਦੀ ਪੇਟ ਦੇ ਰੋਗ ਜਿਨ੍ਹਾਂ ਨੂੰ ਹੁੰਦੇ ਸਨ ਇੱਕ ਬੜਾ ਮਹਿੰਗਾ ਪਾਪ ਸੀ ਕਿਉਂਕਿ ਬੜੀ ਦੂਰੋਂ ਲਿਜਾਣੀ ਪੈਂਦੀ ਕਣਕ ਨੇ ਮੱਧ ਏਸ਼ੀਆ ਤੋਂ ਤੁਰ ਕੇ ਸਾਰੇ ਸੰਸਾਰ ਵਿੱਚ ਆਪਣੀ ਜਿੱਤ ਦਾ ਝੰਡਾ ਗੱਡਿਆ ਮੱਕੀ ਦੇ ਪਸਾਰ ਦੀ ਗਤੀ ਸਭ ਤੋਂ ਤੇਜ਼ ਰਹੀ ਅਮਰੀਕਾ ਤੋਂ ਤੁਰਿਆ ਇਹਨੂੰ ਸਿਰਫ 500 ਸਾਲ ਹੋਏ ਅੱਜ ਆਪਣੇ ਹਮਵਤਨ ਅਮਰੀਕਾ ਤੋਂ ਆਲੂ ਦੀ ਤਰ੍ਹਾਂ ਅੱਜ ਆਪਣੇ ਹਮਵਤਨ ਆਲੂ ਦੀ ਤਰ੍ਹਾਂ ਹੀ ਸਾਰੇ ਸੰਸਾਰ ਵਿੱਚ ਉਗਾਇਆ ਜਾਂਦਾ ਜਿਵੇਂ ਆਪਣੇ ਕੋਲ ਹੁੰਦਾ ਨਾ ਆਲੂ ਤੇ ਜਿਹੜੇ ਭਾਰਤ ਜਾਂ ਸਾਰੀ ਜਗ੍ਹਾ ਹੀ ਮਿਲ ਜਾਗੇ ਪੰਜਾਬੀਆਂ ਨੂੰ ਵੀ ਕਹਿ ਨੇ ਕਈ ਜਿਸ ਤਰ੍ਹਾਂ ਹੁਣ ਆਲੂ ਜਿਹੜਾ ਹੈ ਸਾਰੇ ਸੰਸਾਰ 'ਚ ਉੱਥੋਂ ਹੀ ਆਲੂ ਚੱਲਿਆ ਇੱਕ ਗੱਲ ਹੋਰ ਵੀ ਹੈ ਕਿ ਮੱਕਾ ਇਹ ਅੰਨ ਹੈ ਜਿਸ ਦਾ ਮਨੁੱਖ ਨੇ ਸਭ ਤੋਂ ਜ਼ਿਆਦਾ ਰੂਪ ਬਦਲਿਆ ਅਮਰੀਕਾ ਮਹਾਂਦੀਪ ਦੇ ਮੂਲ ਨਿਵਾਸੀਆਂ ਨੇ 7000 ਸਾਲ ਤੱਕ ਚਾਹੇ ਅਣਜਾਣ ਤੌਰ ਤੇ ਹੀ ਇਸ ਦਾ ਵਰਣ ਕੀਤਾ ਇਸ ਦਾ ਪੂਰਨ ਕਾਇਆ ਕਰ ਦਿੱਤਾ ਮੱਕੀ ਦੇ ਜੰਗਲੀ ਅਵਸ਼ੇਸ਼ ਤਾਂ ਪ੍ਰਤਤ ਵਿਦਿਆ ਨੂੰ ਮਸਾਂ ਹੀ ਬੜੀ ਮੁਸ਼ਕਲ ਤੇ ਕਠਿਨਾਈ ਨਾਲ ਮਿਲੇ ਹਨ ਅਮਰੀਕਾ ਵਿੱਚ ਯੂਰਪ ਦੇ ਔਰ ਯੂਰਪ ਵਾਸੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਮੱਕੇ ਦੀਆਂ ਸੈਂਕੜੇ ਕਿਸਮਾਂ ਕੱਢੀਆਂ ਜਾ ਚੁੱਕੀਆਂ ਸਨ ਇਹ ਵੀ ਇੱਕ ਬਹੁਤ ਵੱਡੀ ਮਿਸਾਲ ਹੈ ਜਿਹੜੇ ਅਸੀਂ ਕਹਿ ਦਿੰਦੇ ਨੇ ਵੀ ਯੂਰਪ ਨੇ ਜਾ ਕੇ ਅਕਲ ਦਿੱਤੀ ਉੱਥੇ ਲੋਕਾਂ ਨੇ ਉਹਨਾਂ ਦੇ ਜਾਣ ਤੋਂ ਪਹਿਲਾਂ ਉਹਨਾਂ ਨੇ ਮੱਕੀ ਦੀਆਂ ਇੰਨੀਆਂ ਕਿਸਮਾਂ ਜੰਗਲੀ ਮੱਕੀ ਤੋਂ ਬਣਾ ਲਈਆਂ ਸਨ ਜਿਨ੍ਹਾਂ ਦੀਆਂ ਛੱਲੀਆਂ ਦੇ ਆਕਾਰ ਅੱਡੋ ਅੱਡ ਰੰਗ ਅੱਡੋ ਅੱਡ ਦਾਣਿਆਂ ਦੀਆਂ ਕਿਸਮਾਂ ਅਲੱਗੋ ਅਲੱਗ ਦਾਣਿਆਂ ਦੇ ਰੰਗ ਅਲੱਗੋ ਅਲੱਗ ਸਨ ਇਸ ਤੋਂ ਪਤਾ ਲੱਗਦਾ ਵੀ ਬਹੁਤ ਵਾਰੀ ਜਿਵੇਂ ਆਪਾਂ ਹੀ ਕਹਿ ਦਿੰਦੇ ਵੀ ਆ ਬਾਗੜੀਆਂ ਨੂੰ ਅਸੀਂ ਮੱਤ ਦਿੱਤੀ ਤੇ ਹੁਣ ਭਈਆਂ ਨੂੰ ਦੇ ਰਹੇ ਹਾਂ ਵੀ ਉਹਨਾਂ ਲੋਕਾਂ ਨੂੰ ਵੀ ਕਿੰਨੀ ਮੱਤ ਜੇ ਆਪਣੇ ਜਿਹੜੇ ਪੂਰਵਜਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਪੁਰਾਣੀ ਦੁਨੀਆ ਵਿੱਚ ਅਮਰੀਕਾ ਦੀ ਤੁਲਨਾ ਵਿੱਚ ਅੰਨ ਧਨ ਕਿਤੇ ਵੱਧ ਸੀ ਸ਼ਾਇਦ ਇਸ ਲਈ ਇਹ ਹੋਰ ਵੀ ਅੰਨ ਦਾ ਮੱਕੇ ਜਿੰਨਾ ਕਾਇਆ ਕਲਪ ਨਹੀਂ ਕੀਤਾ ਗਿਆ ਏਸ਼ੀਆ ਮੈਨ ਵਿੱਚ ਉੱਗਣ ਵਾਲੀ ਜੰਗਲੀ ਕਣਕ ਨੂੰ ਕਾਫੀ ਅੱਜ ਵੀ ਕਾਫੀ ਚੰਗੀ ਪੈਦਾਵਾਰ ਦਿੰਦੀ ਹੈ ਅਤੇ ਉਸ ਦੇ ਦਾਣਿਆਂ ਵਿੱਚ ਪ੍ਰੋਟੀਨ ਦੀ ਮਾਤਰਾ ਤੇ ਜਿਹੜੀ ਅਸੀਂ ਕਣਕ ਉਗਾਉਂਦੇ ਆ ਉਹਦੇ ਨਾਲੋਂ ਵੀ ਕਿਤੇ ਜ਼ਿਆਦਾ ਕਣਕ ਤੇ ਛੋਲੇ ਮਟਰ ਵੀ ਯੂਰਪ ਦੇ ਹਮਲਾਵਰਾਂ ਨੇ ਅਮਰੀਕਾ ਵਿੱਚ ਪਹੁੰਚਾਏ ਯੂਰਪ ਵਿੱਚ ਕਣਕ ਜੋ ਏਸ਼ੀਆਈ ਲੜਾਕੂ ਕਬੀਲਿਆਂ ਰਹੀ ਪਹੁੰਚੀ ਕੁੱਟੂ ਕੁੱਟੂ ਕੇ ਅਨਾਜ ਲੰਘਾਰੇ ਵਿਕਤੀ ਉਹਦਾ ਏਸ਼ੀਆ ਮੈਨਰ ਬਾਲਕਾਨ ਅਤੇ ਪੋਲੈਂਡ ਤੋਂ ਹੁੰਦਾ ਹੋਇਆ 12ਵੀਂ ਸਦੀ 'ਚ ਰੂਸ 'ਚ ਪਹੁੰਚਿਆ ਆਰੰਭ ਵਿੱਚ ਤੁਰਕ ਵਿਜੇਤਾਵਾਂ ਨੇ ਹੀ ਉਹਨੂੰ ਕੇਂਦਰੀ ਏਸ਼ੀਆ ਤੇ ਯੂਰਪ ਵਿੱਚ ਪਹੁੰਚਾਇਆ ਪਰੰਤੂ ਰੂਸ ਵਾਲੋ ਦੀ ਯਾਤਰਾ ਦਾ ਅੰਤਮ ਪੜਾ ਸ਼ਾਂਤੀਪੂਰਨ ਹੀ ਸੀ ਇੱਥੇ ਇਸਨੇ ਇੰਨੀ ਛੇਤੀ ਜਿਹੜੀ ਜਤ ਜਿੱਤ ਪ੍ਰਾਪਤ ਕੀਤੀ ਲੋਕਾਂ ਦੇ ਮਨ ਤੇ ਕਿ ਕਟੂ ਦੀ ਖਿਚੜੀ ਇੱਕ ਰੂਸੀ ਪਕਵਾਨ ਹੀ ਬਣ ਗਈ ਉਹਦੇ ਬਿਨਾਂ ਉਹਨਾਂ ਦਾ ਪਕਵਾਨ ਹੀ ਮੁਕੰਮਲ ਨਹੀਂ ਸੀ ਗਿਣਿਆ ਜਾਂਦਾ ਵੀ ਜੇ ਇਹ ਨਹੀਂ ਬਣਾਈ ਜਾਂਦੀ ਜਿਸ ਤਰ੍ਹਾਂ ਬੰਗਾਲੀਆਂ ਦੇ ਜੇ ਬੰਗਾਲੀ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਜੇ ਉਹਦੇ ਭੋਜਨ ਤੇ ਮੱਛੀ ਨਹੀਂ ਨਾ ਤੇ ਉਹਨੂੰ ਬੰਗਾਲੀ ਨਹੀਂ ਸਮਝਿਆ ਜਾਂਦਾ ਕਿਸੇ ਦਾ ਵੱਡਾ ਤਲਾਹ ਹੋਵੇ ਤੇ ਗਰੀਬ ਦਾ ਛੋਟਾ ਜਿਹਾ ਛੱਪੜ ਹੁੰਦਾ ਹਰ ਰੋਜ਼ ਉਹਨਾਂ ਦੇ ਖਾਣੇ 'ਚ ਮੱਛਲੀ ਜ਼ਰੂਰ ਹੋਏ ਸੰਸਾਰ ਵਿੱਚ ਸਭ ਤੋਂ ਪ੍ਰਚਲਿਤ ਅਨਾਜ ਕਣਕ ਦੀ ਜਨਮ ਭੂਮੀ ਮੱਧ ਏਸ਼ੀਆ ਹੈ ਛੋਲੇ ਮਸਰ ਕਪਾਹ ਤੇ ਗਾਜਰ ਪਿਸਤਾ ਖਮਾਨੀ ਅਤੇ ਸਣ ਦੀਆਂ ਕੁਝ ਕਿਸਮਾਂ ਵੀ ਇੱਥੋਂ ਹੀ ਸੰਸਾਰ 'ਚ ਫੈਲੀਆਂ ਬਾਜਰਾ ਕੋਟੂ ਸੋਇਆ ਮੂਲੀ ਅਤੇ ਹੋਰ ਵੀ ਫਸਲਾਂ ਚੀਨ ਵਿੱਚ ਹੀ ਸਭ ਤੋਂ ਪਹਿਲਾਂ ਉਗਾਈਆਂ ਜਾਣ ਲੱਗੀਆਂ ਝੋਨਾ ਨਿੰਬੂ ਤੇ ਆ ਜਿਹੜਾ ਆਪਣਾ ਨਰੰਗੀ ਅੰਬ ਸੰਤਰਾ ਇਹ ਭਾਰਤ ਦੀ ਲੈਣਾ ਲੋਕਾਂ ਨੂੰ ਕਰਨਾ ਪਰਬਤ ਪਰਬਤੀ Turkestan Iran Caucasia Asia Minor ਨੇ ਸੰਸਾਰ ਨੂੰ ਰਾਈ ਅੰਗੂਰ ਨਾਸ਼ਪਾਤੀ ਚੈਰੀ ਬਦਾਮ ਅਖਰੋਟ ਆਦ ਪ੍ਰਦਾਨ ਕੀਤੇ ਭੂਮਜ ਸਾਗਰ ਖੇਤਰ ਤੋਂ ਮਨੁੱਖ ਜਾਤੀ ਨੇ ਜੈਤੂਨ ਚਿਕੰਦਰ ਅਤੇ ਹੋਰ ਕਈ ਸਬਜ਼ੀਆਂ ਲਈਆਂ ਸਭ ਨਾਲੋਂ ਇਸ ਖੇਤਰ ਨੂੰ ਇਹ ਵੀ ਫੇਰਾ ਜਾਂਦਾ ਹੈ ਸਭ ਨਾਲੋਂ ਵੱਧ ਕਿ ਇਸ ਖੇਤਰ ਨੇ ਅਨੇਕਾਂ ਨਵੀਆਂ ਨਵੀਆਂ ਚੀਜ਼ਾਂ ਨੂੰ ਨਵੀਆਂ ਸਬਜ਼ੀਆਂ ਫਲਾਂ ਨੂੰ ਸ਼ਰਨ ਦਿੱਤੀ ਜਿਉਂ ਦੀ ਜਨਮ ਭੂਮੀ ਇਥੋਪੀਆ ਹੈ ਪਰ ਭੂਮਤ ਖੇਤਰ ਨੇ ਇਹਨੂੰ ਗੋਦ ਲਿਆ ਉਸ ਦੇ ਦਾਣੇ ਵੱਡੇ ਬਣਾਏ ਛੋਲੇ ਮਟਰ ਹਨ ਦੱਖਣੀ ਪੂਰਬੀ ਏਸ਼ੀਆ ਤੋਂ ਆਏ ਖੀਰਿਆਂ ਦੇ ਬਾਰੇ ਵੀ ਇਹ ਵੀ ਗੱਲ ਕਹੀ ਜਾ ਸਕਦੀ ਹੈ ਮੱਧ ਅਮਰੀਕਾ ਨੇ ਮਨੁੱਖਜਾਤੀ ਦੀ ਖੇਤੀ ਵਿਵਸਥਾ ਵਿੱਚ ਮੱਕੀ ਨੂੰ ਰਾਜਮਾ ਤੇ ਕੱਦੂ ਮਿਰਚ ਤੇ ਸ਼ਕਰਗੰਦੀ ਦੀਆਂ ਅਮਰੀਕੀ ਕਿਸਮਾਂ ਅਤੇ ਟਮਾਟਰ ਤੇ ਅਮਰੀਕੀ ਕਪਾਹ ਜਿਹਨੂੰ ਨਰਮਾ ਕਿਹਾ ਜਾਂਦਾ ਦਵਾਇਆ ਇਹ ਕਪਾਹ ਤਾਂ ਜਾਣੀ ਅਫਰੀਕੀ ਅਤੇ ਏਸ਼ੀਆਈ ਜਲਵਾਯੂ ਦੇ ਲਈ ਵਿਸ਼ੇਸ਼ ਕਰਕੇ ਬਣਾਈ ਗਈ ਸੀ ਇਹ ਆਪਣੇ ਏਸ਼ੀਆ ਤੇ ਅਫਰੀਕਾ ਚ ਨਹੀਂ ਪਪੂਲਰ ਹੋਈ ਕਿ ਇਹਨੇ ਜਿਹੜੀ ਸਾਡੀ ਜਿਹੜੀ ਦੇਸੀ ਕਵਾ ਉਹ ਬਿਲਕੁਲ ਮਦਾਨੋਂ ਬਾਹਰ ਕੱਢ ਮਾਰਿਆ ਮਿਸਰ ਅਜ਼ਰਬੈਜਾਨ ਭਾਰਤ ਅਮਰੀਕਾ ਕਪਾਹ ਨੇ ਥੋੜੀਆਂ ਜਿਹੜੀਆਂ ਕਿਸਮਾਂ ਸੀ ਉਹਨਾਂ ਨੂੰ ਬਾਹਰ ਕੱਢਿਆ ਅਮਰੀਕੀ ਖੇਤੀ ਬਨਸਪਤੀਆਂ ਦਾ ਦੂਜਾ ਕੇਂਦਰ ਇਸ ਤੋਂ ਦੱਖਣ ਦੇ ਉਸ ਖੇਤਰ ਵਿੱਚ ਸੀ ਜਿੱਥੇ ਅੱਜ ਇਕਵਾਡੋਰ ਬੋਲੀਵੀਆ ਤੇ ਪੀਰੂ ਦੇਸ਼ ਹਨ ਇੱਥੇ ਆ ਇੱਥੇ ਹੀ ਆਲੂ ਦੀ ਜਨਮ ਭੂਮੀ ਹੈ ਪਰੰਤੂ ਯੂਰਪ ਵਿੱਚ ਸਿੱਧਾ ਨਹੀਂ ਪਹੁੰਚਿਆ ਉਸ ਨੂੰ ਕਈ ਪੜਾਵਾਂ ਦੀ ਜ਼ਰੂਰਤ ਪਈ ਸੈਂਕੜੇ ਵਾਰ ਇਹ ਵਧੀਆ ਕੰਦਮੂਲ ਯੂਰਪ ਚ ਲਿਆਂਦਾ ਗਿਆ ਬੀਜਿਆ ਗਿਆ ਤੇ ਲੋਕ ਇਹਦੇ ਸੰਘਣੇ ਚਮਕੀਲੇ ਪੱਤਿਆਂ ਨੂੰ ਵੇਖ ਕੇ ਖੁਸ਼ ਹੁੰਦੇ ਰਹੇ ਤੇ ਨਿਰਾਸ਼ ਹੋ ਜਾਂਦੇ ਪੱਤੇ ਉਗਦੇ ਪਰ ਆਲੂ ਨਾ ਲੱਗਦੇ ਪਤਾ ਲੱਗਿਆ ਕਿ ਆਲੂ ਲਈ ਯੂਰਪ ਦਾ ਲੰਮੀ ਗਰਮੀ ਅੰਪੂਲ ਨਹੀਂ ਉੱਥੇ ਜਿਹੜਾ ਦਿਨ ਬੜਾ ਲੰਮਾ ਗਰਮੀ ਦਾ ਫਿਰ ਪੈਂਦਾ ਇਸ ਲਈ ਉਹ ਸਾਰਾ ਝੁਲਸ ਜਾਂਦਾ ਚਿੱਲੀ ਦੇ ਨਿਕਟ ਵਸਤੀ ਇੱਕ ਦੀਪ ਨੇ ਯੂਰਪ ਵਾਸੀਆਂ ਦੀ ਸਮੱਸਿਆ ਸੁਲਝਾ ਲਈ ਇਹ ਦੀਪ ਭੂਮਧ ਰੇਖਾ ਦੇ ਕੋਲ ਨਹੀਂ ਸੀ ਸੋ ਇਥੋਂ ਦਾ ਆਲੂ ਗਰਮੀ ਰੁੱਤ ਦੇ ਲੰਬੇ ਦਿਨ ਦਾ ਆਦੀ ਹੋ ਚੁੱਕਿਆ ਸੀ ਇਸ ਵਿੱਚ ਕ੍ਰੋਮੋਸੋਮਾਂ ਦੀ ਸੰਖਿਆ ਹੀ ਬਦਲ ਗਈ ਸੀ ਦੂਜੇ ਪਾਸੇ ਇਤਿਹਾਸ ਵਿੱਚ ਅਜਿਹੀਆਂ ਫਸਲਾਂ ਦੇ ਉਦਾਹਰਣ ਵੀ ਮਿਲਦੇ ਹਨ ਜਿਸ ਦੀ ਖੇਤੀ ਦਾ ਖੇਤਰਫਲ ਪਿਛਲੀਆਂ ਸ਼ਤਾਬਦੀਆਂ 'ਚ ਬਹੁਤ ਘਟ ਗਿਆ ਹੈ ਬਾਜਰੇ ਅਤੇ ਜੌਂ ਦੇ ਬਾਰੇ ਗੱਲ ਕਹੀ ਜਾ ਸਕਦੀ ਹੈ ਰੂਸ ਵਿੱਚ ਅੱਜ ਤੋਂ 1000 ਸਾਲ ਪਹਿਲਾਂ ਹੀ ਬਾਜਰੇ ਦੀ ਥਾਂ ਰਾਈ ਨਾਂ ਦਾ ਅਨਾਜ ਲੈਣ ਲੱਗਿਆ ਜੈਤੂਨ ਰੁੱਖ ਵੀ ਅੱਜ ਘੱਟ ਉਗਾਇਆ ਜਾਂਦਾ ਹੈ ਜਦੋਂ ਕਿ ਪ੍ਰਾਚੀਨ ਯੂਨਾਨ ਤੇ ਇਟਲੀ ਦੇ ਨਗਰਾਂ ਦੀ ਅਮੀਰੀ ਦਾ ਆਧਾਰ ਅੰਗੂਰ ਅਤੇ ਕਣਕ ਦੇ ਨਾਲ ਨਾਲ ਜੈਤੂਨ ਹੀ ਸੀ ਜੈਤੂਨ ਦੀ ਖੇਤੀ ਦੇ ਘਟਣ ਦਾ ਕਾਰਨ ਕੀ ਹੋਇਆ ਰੋਮ ਦੇ ਪਤਨ ਨੇ ਪਤਨ ਦੇ ਨਾਲ ਆਏ ਬਰਬਰ ਕਬੀਲਿਆਂ ਨੇ ਹੁਣ ਆਪਾਂ ਨੂੰ ਪਤਾ ਲੱਗਿਆ ਬਰਬਰ ਬਾਦ ਤੇ ਨਹੀਂ ਉਹ ਬਰਬਰਾਂ ਤੋਂ ਪਹਿਲਾਂ ਦਾ ਆਪਾਂ ਬਹੁਤ ਸ਼ੁਰੂ ਕਰਿਆ ਕਬੀਲਿਆਂ ਨੇ ਯੂਰਪ ਦੇ ਵੱਡੇ ਭਾਗ ਵਿੱਚ ਪਸ਼ੂਆਂ ਦੇ ਘਿਓ ਦਾ ਪ੍ਰਚਲਨ ਕਰਾਇਆ ਜਿਹੜਾ ਮੱਝਾਂ ਗਾਈਆਂ ਦੇ ਘਿਓ ਦਾ ਨਾ ਇਹ ਪਹਿਲਾਂ ਲੋਕ ਉੱਥੇ ਜਤੂਨ ਦਾ ਤੇਲ ਖਾਂਦੇ ਸਨ ਜਤੂਨ ਦੇ ਤੇਲ ਦੀ ਮੰਗ ਘਟ ਗਈ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਪਸ਼ੂ ਦੇ ਘਿਓ ਨਾਲੋਂ ਬਨਸਪਤੀ ਤੋਂ ਬਣਿਆ ਜਿਹੜਾ ਘਿਓ ਇਹ ਖਾਣਾ ਚੰਗਾ ਜਤੂਨ ਦਾ ਵਗੈਰਾ ਇਹ ਅੱਜ ਕੱਲ੍ਹ ਆਂਦੇ ਨੇ ਨਾ ਵੀ ਜੰਮ ਜਾਂਦਾ ਕਰੋਨਰੀ ਦੀ ਜਿਹੜੀ ਹੁੰਦੀ ਹੈ ਦਿਲ ਦੇ ਦੌਰੇ ਪੈਣ ਦੇ ਵਿੱਚ ਕੁਝ ਸ਼ਤਾਬਦੀ ਪਹਿਲਾਂ ਅੰਗੂਰ ਯੂਰਪ ਤੋਂ ਦੂਰ ਉੱਪਰ ਤੱਕ ਸਕੈਂਡੇਵੀਅਨ ਦੇਸ਼ਾਂ ਤੱਕ ਉਗਾਇਆ ਜਾਂਦਾ ਸੀ ਸਕੈਂਡਰੇਵੀਅਨ ਦੇਸ਼ ਨੇ ਫਿਨਲੈਂਡ ਨਾਰਵੇ ਇਹ ਜਿਹੜੇ ਦੇਸ਼ ਨੇ ਸਖਾਈ ਧਰਮ ਦਾ ਜਿਹੜਾ ਇਹਦੇ ਯੂਰਪ ਵਿੱਚ ਅੰਗੂਰ ਦੇ ਫੈਲਣ ਦਾ ਇੱਕ ਕਾਰਨ ਧਾਰਮਿਕ ਕਾਰਨ ਵੀ ਹੈ ਇਹ ਸਾਡੇ ਧਰਮ ਨਾਲ ਸੰਬੰਧਿਤ ਹੈ ਸਖਾਈ ਧਰਮ ਦਾ ਇੱਕ ਮਹੱਤਵਪੂਰਨ ਜਿਹੜੀ ਉਹਦੀ ਇੱਕ ਰਸਮ ਹੈ ਇੱਕ ਸੰਧਾਨ ਹੁੰਦਾ ਯੁਖਾਰਿਸ ਇਸ ਵਿੱਚ ਸਖਾਈ ਧਰਮ ਵਾਲੇ ਪ੍ਰਸਾਦ ਦੇ ਤੌਰ ਤੇ ਰੋਟੀ ਅਤੇ ਲਾਲ ਜਿਹੜੀ ਅੰਗੂਰੀ ਹੈ ਸ਼ਰਾਬ ਜਿਹੜੀ ਉਹ ਲੋਕਾਂ ਨੂੰ ਵਰਤਾਉਂਦੇ ਨੇ ਉਹਦੇ ਵਿੱਚ ਹਾਂ ਇਹ ਮੰਨਿਆ ਜਾਂਦਾ ਕਿ ਪ੍ਰਸ਼ਾਦ ਲੈਣ ਵਾਲੇ ਦੇ ਸਰੀਰ ਵਿੱਚ ਇਸਾ ਦਾ ਮਾਸ ਤੇ ਖੂਨ ਰਲ ਜਾਂਦਾ ਇਸ ਤਰ੍ਹਾਂ ਪ੍ਰਸ਼ਾਦ ਲੈਣ ਵਾਲਾ ਇਸਾ ਦਾ ਅੰਗ ਬਣ ਜਾਂਦਾ ਇਸ ਰਸਮ ਨੂੰ ਪੂਰਾ ਕਰ ਲਈ ਅੰਗੂਰ ਦੀ ਖੇਤੀ ਜ਼ਰੂਰੀ ਹੋ ਗਈ ਭਾਵੇਂ ਯੂਰਪ ਦਾ ਜਲਵਾਯੂ ਅੰਗੂਰ ਦੇ ਅਨੁਕੂਲ ਨਹੀਂ ਸੀ ਜਿਹਾ ਉਦੋਂ ਤੱਕ ਹੁੰਦਾ ਰਿਹਾ ਜਿੰਨਾ ਚਿਰ ਵਪਾਰ ਦਾ ਕਾਫੀ ਵਿਕਾਸ ਨਹੀਂ ਹੋ ਗਿਆ ਪਰ ਜਦੋਂ ਚੰਗੀ ਆਵਾਜਾਈ ਹੋ ਗਈ ਤੇ ਸ਼ਰਾਬ ਬਾਹਰੋਂ ਜਾਣ ਲੱਗ ਪਈ ਤੇ ਪੱਕਾ ਭਰੋਸਾ ਹੋ ਗਿਆ ਵੀ ਸ਼ਰਾਬ ਮਿਲਦੀ ਰਹੀ ਕਿ ਤੰਗੂਰ ਦੀ ਖੇਤੀ ਘਟ ਗਈ ਤੇ ਸਿਰਫ ਯੂਰਪ ਦੇ ਦੱਖਣੀ ਹਿੱਸੇ ਤੱਕ ਇਹ ਸੰਗੜ ਗਈ ਪਹਿਲੇ ਆਪਾਂ ਕਈ ਵਾਰੀ ਇਹ ਵੇਖਿਆ ਵੀ ਕਈ ਅਨਾਜ ਕਈ ਚੀਜ਼ਾਂ ਧਰਮ ਨਾਲ ਸੰਬੰਧਿਤ ਵੀ ਹੋ ਜਾਂਦੀਆਂ ਜਿਵੇਂ ਜਿਵੇਂ ਹੁਣ ਆਪਣੇ ਲਈ ਮਤਲਬ ਆਪਾਂ ਕੜਾਹ ਬਣਾਉਣਾ ਜ਼ਰੂਰੀ ਹੈ ਕਿ ਫਿਰ ਜਕੜਾ ਬਣਾਉਣਾ ਤੇ ਇਹਦੇ ਲਈ ਫਿਰ ਆਟਾ ਸਾਡੇ ਲਈ ਜ਼ਰੂਰੀ ਹੋ ਜਾਂਦਾ ਸੰਸਾਰ ਦੇ ਕਈ ਭੂਭਾਗਾਂ ਵਿੱਚ ਆਲੂ ਅਤੇ ਚੰਗੰਦਰ ਨੇ ਬਹੁਤ ਸਾਰੀਆਂ ਸਬਜ਼ੀਆਂ ਤੇ ਸਭ ਤੋਂ ਪਹਿਲਾਂ ਗੋਂਗਲੂ ਨੂੰ ਪਿੱਛੇ ਧੱਕ ਦਿੱਤਾ ਅੱਜ ਕੱਲ੍ਹ ਨਿਊਜ਼ੀਲੈਂਡ ਵਿੱਚ ਤੱਕ ਸਮਾਂ ਇਹ ਆਇਆ ਜਦੋਂ ਆਲੂ ਤੇ ਮੱਕੀ ਨੂੰ ਇੱਥੋਂ ਦੇ ਮੂਲ ਨਿਵਾਸੀਆਂ ਦੇ ਪੁਰਾਣੇ ਪਰੰਪਰਾਗਤ ਆਹਾਰ ਕੁਮਾਰੂ ਸ਼ਕਰਕੰਦੀ ਨੂੰ ਕੋਈ ਸ਼ਕਰਕੰਦੀ ਦੀ ਇੱਕ ਸੁਸੇ ਲੋਕ ਖਾਂਦੇ ਸਨ ਆਮ ਤੌਰ ਤੇ ਬਾਹਰ ਹੀ ਕੱਢ ਦਿੱਤਾ ਮਤਲਬ ਉਹਦੀ ਜਗ੍ਹਾ ਇਹਨਾਂ ਨੇ ਲੈ ਲਈ ਮੱਕੀ ਨੇ ਤੇ ਆਲੂ ਮਨੁੱਖ ਜਾਤੀ ਉਹਨਾਂ ਸਾਰੀਆਂ ਬਨਸਪਤੀਆਂ ਦਾ ਉਪਯੋਗ ਨਹੀਂ ਕਰਦੀ ਉਹਨਾਂ ਨੇ ਖੇਤੀ ਯੋਗ ਬਣਾਇਆ ਜਾ ਸਕਦਾ ਹੈ ਜਿਨ੍ਹਾਂ ਨੂੰ ਖੇਤੀ ਯੋਗ ਬਣਾਇਆ ਜਾ ਸਕਦਾ ਉਹਨਾਂ ਸਾਰੀਆਂ ਦਾ ਉਪਯੋਗ ਨਹੀਂ ਕਰਦੀ ਕਿੰਨੀਆਂ ਬਨਸਪਤੀਆਂ ਜਿਹੀਆਂ ਹਨ ਜਿਨ੍ਹਾਂ ਦੀ ਖੇਤੀ ਆਪਣੀ ਜਨਮ ਭੂਮੀ ਤੇ ਹੀ ਹੁੰਦੀ ਹੈ ਉਸ ਤੋਂ ਬਾਅਦ ਇਹ ਨਹੀਂ ਪਹੁੰਚੀਆਂ ਪਰ ਹੋ ਸਕਦਾ ਹੈ ਘਰ ਵਿੱਚ ਹੀ ਰਹਿਣ ਵਾਲੀਆਂ ਬਨਸਪਤੀਆਂ ਹਜ਼ਾਰਾਂ ਕਿਲੋਮੀਟਰ ਦੂਰ ਵੀ ਵਰਦਾਨ ਸਿੱਧ ਹੋਣ ਇਹ ਇੱਕ ਗੱਲ ਹੋਰ ਧਿਆਨ ਇੱਥੇ ਇੱਕ ਗੱਲ ਹੋਰ ਧਿਆਨ ਯੋਗ ਹੈ ਕਿ ਆਮ ਤੌਰ ਤੇ 6-7000 ਸਾਲ ਪਹਿਲਾਂ ਹੀ ਮਨੁੱਖ ਜਾਤੀ ਨੇ ਉਹਨਾਂ ਸਾਰੇ ਅੰਨਾਂ ਨੂੰ ਤੇ ਸਬਜ਼ੀਆਂ ਦੀ ਖੇਤੀ ਸ਼ੁਰੂ ਕਰ ਦਿੱਤੀ ਜੋ ਅੱਜ ਵੀ ਸਾਡੇ ਪੇਟ ਦੀ ਭੁੱਖ ਨੂੰ ਮਟਾਉਂਦੇ ਨੇ ਕਾਲਾਂਤਰ ਵਿੱਚ ਇਹਨਾਂ ਬਨਸਪਤੀਆਂ ਦਾ ਨਵੇਂ ਖੇਤਰਾਂ ਵਿੱਚ ਪ੍ਰਚਲਨ ਹੋਇਆ ਇਹਨਾਂ ਦੀ ਸੰਖਿਆ ਤਾਂ ਘੱਟ ਹੀ ਵਧੀ ਸ਼ਾਇਦ ਇਸ ਲਈ ਕਿ ਖੇਤੀ ਦੇ ਸ਼ੁਰੂ ਵਿੱਚ ਹੀ ਮਨੁੱਖ ਨੇ ਆਪਣੇ ਲਈ ਉਪਯੋਗੀ ਅਤੇ ਉਪਜਾਊ ਬਨਸਪਤੀਆਂ ਵਿੱਚੋਂ ਜ਼ਿਆਦਾਤਰ ਦੀ ਖੇਤੀ ਆਰੰਭ ਕਰ ਦਿੱਤੀ ਤੇ ਇਸ ਲਈ ਇਤਿਹਾਸ ਦੇ ਅਗਲੇ ਚਰਨਾਂ ਵਿੱਚ ਉਹਨਾਂ ਨੇ ਆਪਣੇ ਸੱਭਿਆਚਾਰ ਦਾ ਵਿਕਾਸ ਮੁੱਖ ਰੂਪ ਵਿੱਚ ਦੂਜੀਆਂ ਦਿਸ਼ਾਵਾਂ ਵਿੱਚ ਕੀਤਾ ਇਹ ਵੀ ਹੋ ਸਕਦਾ ਹੈ ਕਿ ਵਰਗਾਂ ਦੀ ਵਰਗਾਂ ਦੀ ਉਤਪਤੀ ਇਹ ਵੀ ਹੋਇਆ ਹੋ ਸਕਦਾ ਹੀ ਨਹੀਂ ਹੋਇਆ ਕਿ ਵਰਗਾਂ ਦਾ ਦੀ ਉਤਪਤੀ ਨੇ ਇਸ ਵਿੱਚ ਘਾਤਕ ਭੂਮਿਕਾ ਅਦਾ ਕੀਤੀ ਦਾਸ ਤੇ ਉਹ ਕਿਸਾਨ ਵੀ ਜੋ ਆਪ ਸੁਤੰਤਰ ਹੁੰਦੇ ਸਨ ਵਾਸਤਵ ਵਿੱਚ ਆਸਰਤ ਹੋ ਗਏ ਖੇਤੀਯੋਗ ਨਵੀਆਂ ਬਨਸਪਤੀਆਂ ਦੀ ਖੋਜ 'ਚ ਉਹਨਾਂ ਦੀ ਕੋਈ ਰੁਚੀ ਨਾ ਰਹੀ ਜਦੋਂ ਕਿ ਗੁਲਾਮਾਂ ਦੇ ਮਾਲਕਾਂ ਨੂੰ ਖੇਤੀ ਦੀਆਂ ਸਮੱਸਿਆਵਾਂ ਦੀ ਵੀ ਕੋਈ ਚਿੰਤਾ ਨਹੀਂ ਰਹੀ ਪਰੰਤੂ ਪ੍ਰਮੁੱਖ ਕਾਰਨ ਸ਼ਾਇਦ ਇਹ ਹੈ ਕਿ ਜਿਨ੍ਹਾਂ ਬਨਸਪਤੀਆਂ ਦੀ ਖੇਤੀ ਹੋਣ ਲੱਗੀ ਸੀ ਉਹ ਮਨੁੱਖ ਜਾਤੀ ਦਾ ਪੇਟ ਭਰਨ ਲਈ ਸਮਰੱਥ ਸਨ ਹੁਣ ਉਹਨਾਂ ਨੂੰ ਚੰਗੀ ਤਰ੍ਹਾਂ ਬੀਜਣ ਉਗਾਉਣ ਤੇ ਸਿੰਚਾਈ ਦੀ ਲੋੜ ਸੀ ਅਗਲੀ ਵਾਰ ਨੂੰ ਆਪਾਂ ਹੋਰ ਲਾਂਗੇ ਇਹ ਮਤਲਬ ਆਪਾਂ ਇੱਕ ਹੀ ਜਿਹੜਾ ਇਹਦੇ ਵਿੱਚ ਭੋਜਨ ਦੀ ਖੋਜ ਦੇ ਵਿੱਚ ਕਿਸ ਤਰ੍ਹਾਂ ਉਹਦੇ ਨਾਲ ਭੋਜਨ ਦੇ ਨਾਲ ਹੀ ਸੱਭਿਆਚਾਰ ਉਸਰਿਆ ਕਿ ਨਹੀਂ ਜਿਵੇਂ ਤੁਸੀਂ ਹੁਣ ਸੁਣ ਲਿਓਗੇ ਇੱਕ ਉਹ ਕਦੇ ਕਦੇ ਉਹਦੇ ਵਿੱਚ ਆਉਂਦਾ ਨਾ ਮਤਲਬ ਇੱਕ ਅੱਜ ਕੱਲ ਗਰਚੇਤ ਚਿੱਤਰਕਾਰ ਆ ਕਲਾਕਾਰ ਉਹ ਇੱਕ ਤਖਾਨ ਜਿਹੜਾ ਨਾ ਜੱਟ ਆਪਣਾ ਭਈਆ ਨਹੀਂ ਵਿਆਹ ਲੈਂਦਾ ਤਾਂ ਉਹਨੂੰ ਆਦਾ ਨਹੀਂ ਇਹ ਚੌਲ ਖਾਣੀਏ ਮਤਲਬ ਆਪਾਂ ਕਿਵੇਂ ਮਾਸ ਮੱਛੀ ਦੂਜੀਆਂ ਚੀਜ਼ਾਂ ਕੰਦਮੂਲ ਖਾਣ ਵਾਲਿਆਂ ਤੋਂ ਚੌਲ ਖਾਣੇ ਰੋਟੀ ਖਾਣੇ ਦਾਲ ਪੀਣੇ ਕਿ ਅਲੱਗ-ਅਲੱਗ ਵਿਸ਼ੇਸ਼ਣ ਪਿੰਡਾਂ 'ਚ ਅਜੇ ਵੀ ਵਰਤੇ ਜਾਂਦੇ ਆ ਕਈ ਜ਼ਿਆਦਾ ਦਾਲ ਹੀ ਪੀਂਦੇ ਨੇ ਕਈ ਜ਼ਿਆਦਾ ਚੌਲ ਜਿਹੜਾ ਘਰ ਦੇ ਵਿੱਚ ਵੀ ਬੱਚਾ ਜ਼ਿਆਦਾ ਚੌਲ ਖਾਂਦਾ ਉਹਨੂੰ ਭਈਆ ਹੀ ਕਿਹਾ ਜਾਂਦਾ ਇਸ ਤਰ੍ਹਾਂ ਕਿਸ ਤਰ੍ਹਾਂ ਆਪਣੀਆਂ ਖਾਣ ਦੀਆਂ ਆਦਤਾਂ ਹੌਲੀ-ਹੌਲੀ ਬਦਲੀਆਂ ਕਿਸ ਤਰ੍ਹਾਂ ਉਹਦੇ ਤੇ ਖਾਣ ਦੇ ਉੱਤੇ ਫਿਰ ਸਾਡਾ ਸੱਭਿਆਚਾਰ ਖੇਤੀਬਾੜੀ ਦਾ ਕਿਸ ਤਰੀਕੇ ਦੇ ਨਾਲ ਉਸਰਿਆ ਇਹਦੇ ਬਾਰੇ ਆਪਾਂ ਜਿਹੜਾ ਥੋੜਾ ਥੋੜਾ ਮੋਟਾ ਮੋਟਾ ਇੱਕ ਆਊਟਲਾਈਨ ਹੀ ਹੈ ਇਹਦੇ ਵਿੱਚ ਹੋਰ ਬਹੁਤ ਸਾਰੇ ਰੰਗ ਆਪਣੇ ਖਿੱਤਿਆਂ ਦੇ ਅਨੁਸਾਰ ਵਗੈਰਾ ਜਿਹੜੇ ਤੁਸੀਂ ਪੜ ਸਕਦੇ ਆ ਅਗਲੀ ਵਾਰ ਨੂੰ ਆਪਾਂ ਇਹਦੇ ਵਿੱਚ ਹੋਰ ਅਗਲਾ ਜਿਹੜਾ ਚੈਪਟਰ ਲਾ ਧੰਨਵਾਦ